ਹੋਵੀ ਟਹਿਲ ਕਰੋ ਤੋ ਏਕ ਕੀ ਜਾਤੇ ਬਿਰਥਾ ਨਾ ਹੋਏ ਟਹਿਲ ਕਰੋ ਤੋ ਏਕ ਕੀ ਜੇ ਇੱਕ ਦੀ ਟਹਿਲ ਕਰਨੀ ਹੈ ਤਾਂ ਨਿਰਾਕਾਰੀ ਦੁਨੀਆ ਜੋ ਨਿਰਾਕਾਰੀ ਦੁਨੀਆ ਦੇ ਵਿੱਚ ਇੱਕ ਦੀ ਟਹਿਲ ਹੋ ਸਕਦੀ ਹੈ ਇਹ ਸੰਸਾਰ ਚ ਇੱਕ ਦੀ ਟਹਿਲ ਨਹੀਂ ਹੋ ਸਕਦੀ ਹੋ ਤਾਂ ਸਕਦੀ ਇੱਕ ਦੀ ਇਹ ਇੱਕ ਹੀ ਟਹਿਲ ਵਿੱਚ ਸਾਰਿਆਂ ਦੀ ਟਹਿਲ ਆ ਜਾਂਦੀ ਜਿਹੜੀ ਇੱਕ ਹੀ ਟਹਿਲ ਹੈ ਨਾ ਉਹਦੇ ਸਭ ਦੀ ਟਹਿਲ ਆ ਜਾਂਦੀ ਜੇ ਬਾਹਰ ਇੱਕ ਹੀ ਟਹਿਲ ਕਰੋਗੇ ਤਾਂ ਉਹ ਇੱਕ ਦੀ ਕਰੋਗੇ ਦੂਜੇ ਦੀ ਨਹੀਂ ਕਰ ਸਕਦੇ ਜੇ ਨਿਰਾਕਾਰੀ ਦੁਨੀਆ ਜੇ ਆਤਮਾ ਦੀ ਟਹਿਲ ਕਰੋਗੇ ਤੁਸੀਂ ਤਾਂ ਸਾਰੀਆਂ ਹੀ ਆਤਮਾਵਾਂ ਦੀ ਟਹਿਲ ਆ ਜਾਂਦੀ ਜੇ ਆਤਮਾ ਦੀ ਖੁਰਾਕ ਵੰਡੋਗੇ ਤੁਸੀਂ ਮੈਂ ਕਹਿ ਦਿੰਦਾ ਸਾਰੀ ਆਤਮਾ ਸਾਰੇ ਆਤਮਾ ਹੀ ਹੈ ਆਦਮੀਆਂ ਦਾ ਸੁਭਾਅ ਖਾਣ ਦਾ ਡਰ ਚੀਜ਼ ਹੈ ਪਸੰਦ ਦਾ ਡਰ ਸਰੀਰ ਦਾ ਸਰੀਰ ਕਰਕੇ ਜਿਹੜਾ ਸੁਭਾਅ ਹੈ ਆ ਅੰਤਰਾਤਮਾ ਦੀ ਖੁਰਾਕ ਇੱਕ ਮਨ ਕਰਕੇ ਨਹੀਂ ਤੁਸੀਂ ਰਹਿਲ ਕਰਨੀ ਕਿਸੇ ਨੂੰ ਬਿਲਕੁਲ ਨਹੀਂ ਕਰਨੀ ਮਨ ਦਾ ਸੁਭਾਅ ਮਨ ਸਰੀਰ ਨਾਲ ਜੁੜਿਆ ਹੈ ਮਨ ਦਾ ਟੇਸਟ ਸਰੀਰ ਵਾਲਾ ਕੇਸ ਹੈ ਅੰਤਰਾਤਮਾ ਦੀ ਤੇ ਕਰਨੀ ਨੇ ਤੁਸੀਂ ਸਾਧ ਸੇਵ ਸੁਖ ਪਾਏ ਹਾਂ ਉਹੀ ਸਾਧ ਸੇਵ ਅੰਤਰਾਤਮਾ ਹੀ ਸਾਧ ਹੈ ਔਰ ਕੌਣ ਹੈ ਇਹਦਾ ਅਸਾਧ ਅੰਤਰਾਤਮਾ ਦੀ ਖੁਰਾਕ ਹੈ ਜੋ ਉਹਦੀ ਖੁਰਾਕ ਸੱਚ ਹੈ ਸੱਚ ਖਾਣਾ ਸੱਚ ਪਹਿਣਾ ਜੇ ਸੱਚ ਦੀ ਗੱਲ ਕਰੋਗੇ ਸਾਰਿਆਂ ਨੂੰ ਚੰਗੀ ਲੱਗੂਗੀ ਗੁਰਬਾਣੀ ਸਾਰਿਆਂ ਨੂੰ ਕਿਉਂ ਚੰਗੀ ਲੱਗਦੀ ਹੈ ਸੱਚ ਦੀ ਗੱਲ ਕਰਦੀ ਹੈ ਗੁਰਬਾਣੀ ਨਾਲ ਸਾਰੇ ਸਹਿਮਤ ਨੇ ਸਿੱਖਾਂ ਦਾ ਕੋਈ ਵੀ ਸਹਿਮਤ ਨਹੀਂ ਸਿੱਖ ਦਾ ਆਪਸ ਵਿੱਚ ਹੀ ਸਹਿਮਤ ਨਹੀਂ ਇੱਕ ਦੂਏ ਨਾਲ ਸਿੱਖਾਂ ਨਾਲ ਦੂਆ ਕੌਣ ਸਹਿਮਤ ਹੋਵੇ ਤਾਂ ਆਪਸ ਵਿੱਚ ਹੀ ਸਹਿਮਤ ਨਹੀਂ ਜਿੱਦਣ ਸਿੱਖ ਗੁਰਬਾਣੀ ਤੇ ਖੜ ਗਏ ਨਾ ਕਿ ਸਿੱਖ ਬਣ ਗਏ ਐ ਕਹਿ ਲੋ ਹੁਣ ਤਾਂ ਆਪ ਹਸਤੀ ਸਿੱਖ ਨੇ ਅਖੌਤੀ ਸੋ ਕਾਲ ਸਿੱਖ ਨੇ ਕਹਿੰਦੇ ਰਹੇ ਸੀ ਸਿੱਖਾਂ ਸੇ ਨਹੀਂ ਪਰ ਜਿਹੜਾ ਸਿੱਖ ਹੈ ਇਹ ਹੋ ਜੂਗਾ ਉਹਦੇ ਨਾਲ ਸਾਰੇ ਸਹਿਮਤ ਹੋ ਜਾਣਗੇ ਉਹ ਭਾਵੇਂ ਸਾਰਿਆਂ ਨਾਲ ਸਹਿਮਤ ਨਾ ਹੋਵੇ ਕਿਉਂਕਿ ਸਾਰੇ ਸੱਚ ਤੇ ਹੈ ਨਹੀਂ ਉਹ ਸਹਿਮਤ ਉਹਨਾਂ ਇਸ ਕਰਕੇ ਗੁਰਮਤ ਸਾਰੀਆਂ ਮਤਾਂ ਨਾਲ ਸਹਿਮਤ ਨਹੀਂ ਗੁਰਮਤ ਨਾਲ ਸਾਰੀਆਂ ਮਤਾਂ ਸਹਿਮਤ ਨੇ ਗੁਰਮਤ ਨੂੰ ਮੁਸਲਮਾਨ ਵੀ ਨਹੀਂ ਕਹਿੰਦੇ ਗਲਤ ਹੈ ਗੁਰਮਤ ਨੂੰ ਹਿੰਦੂ ਵੀ ਨਹੀਂ ਕਹਿੰਦੇ ਗਲਤ ਹੈ ਗੁਰਮਤ ਨੂੰ ਇਸਾਈ ਵੀ ਨਹੀਂ ਕਹਿੰਦੇ ਗਲਤ ਹੈ ਪਰ ਗੁਰਮਤ ਉਹਨਾਂ ਮਤਾਂ ਨਾਲ ਸਹਿਮਤ ਨਹੀਂ ਇਹ ਫਰਕ ਹੈ ਅਸੀਂ ਸਾਰਿਆਂ ਨਾਲ ਸਹਿਮਤ ਨਹੀਂ ਹੋਣਾ ਬਿਲਕੁਲ ਇਹ ਗਲਤ ਹੈ ਸਿੱਖ ਸਾਰਿਆਂ ਨੂੰ ਨਾਲ ਸਹਿਮਤ ਨਹੀਂ ਹੋ ਸਕਦਾ ਸਾਰੇ ਦੇ ਝੂਠੇ ਨੇ ਫਿਰ ਝੂਠਿਆਂ ਨਾਲ ਸੱਚਾ ਕਿਵੇਂ ਸਹਿਮਤ ਹੋ ਜੂ ਜਿਹੜਾ ਝੂਠ ਛੱਡ ਦੋ ਉਹਦੇ ਨਾਲ ਉਹਦਾ ਫਿਰ ਉਹਦੇ ਵਰਗਾ ਹੀ ਹੋ ਗਿਆ ਜਿਹਨੇ ਝੂਠ ਛੱਡਦਾ ਉਹਦਾ ਫਿਰ ਉਹਦੇ ਵਰਗਾ ਹੀ ਹੋ ਗਿਆ ਗੁਰਮਤ ਸਾਰਿਆਂ ਨਾਲ ਸਹਿਮਤ ਨਹੀਂ ਹੈ ਸੱਚ ਸਾਰਿਆਂ ਨਾਲ ਸਹਿਮਤ ਨਹੀਂ ਹੈ ਪਰਮੇਸ਼ਰ ਸਾਰਿਆਂ ਨਾਲ ਸਹਿਮਤ ਨਹੀਂ ਹੈ ਇਸ ਕਰਕੇ ਪਰਮੇਸ਼ਰ ਭਾਣੇ ਨਾਲ ਵੀ ਦੇ ਭਾਣੇ ਨਾਲ ਵੀ ਸਾਰੇ ਸਹਿਮਤ ਨਹੀਂ ਪਰਮੇਸ਼ਰ ਦੇ ਬਾਣੇ ਨੂੰ ਆਪਣੇ ਨਾਲ ਸਹਿਮਤ ਕਰਨ ਪਿੱਛੇ ਹੀ ਆਦਮੀ ਫਿਰਦਾ ਵੀ ਜੋ ਮੈਂ ਜਾਣਾ ਹੋਵੇ ਬਾਣੇ 'ਚ ਚੱਲਣ ਦਾ ਮਤਲਬ ਕੀ ਹੈ ਸੱਚ ਨਾਲ ਸਹਿਮਤ ਹੋਣਾ ਜਿਹੜਾ ਬਾਣੇ ਚੱਲਦਾ ਸੱਚ ਪਰਮੇਸ਼ਰ ਨਾਲ ਸਹਿਮਤ ਹੈ ਜਿਹੜਾ ਬਾਣੇ 'ਚ ਨਹੀਂ ਚੱਲਦਾ ਉਹ ਸਹਿਮਤ ਨਹੀਂ ਕਿਵੇਂ ਪਤਾ ਲੱਗੂ ਸਹਿਮਤ ਸਹਿਮਤੀ ਦਾ ਹੋਰ ਕੀ ਤਰੀਕਾ ਕੀ ਮੀਟਰ ਕੋਈ ਮੀਟਰ ਨਹੀਂ ਹੈ ਪਰਮੇਸ਼ਰ ਨਾਲ ਸਹਿਮਤ ਆਦਮੀ ਕੋਲ ਜੋ ਭਾਣਾ ਦਾ ਜੋ ਕਰ ਰਿਹਾ ਹੈ ਉਹਦੇ ਨਾਲ ਸਹਿਮਤ ਹਾਂ ਸੀ ਜੇ ਭਾਣਾ ਮਿੱਠਾ ਲੱਗਦਾ ਸਹਿਮਤ ਆ ਜੇ ਨਹੀਂ ਮਿੱਠਾ ਲੱਗਦਾ ਸਹਿਮਤ ਨਹੀਂ ਦੁਨੀਆ ਨਹੀਂ ਸਹਿਮਤ ਹੈ ਮੂੰਹ ਤੋਂ ਜੋ ਕਹਿੰਦੀ ਹੈ ਭਾਵੇਂ ਰੱਬ ਨੂੰ ਕਰਨਾ ਉਹ ਕਹਿੰਦਾ ਜਿਹੜਾ ਮੇਰਾ ਮੇਰੇ ਵਾਸਤੇ ਰੱਬ ਹੈ ਰੱਬ ਵਾਸਤੇ ਮੈਂ ਕੋਈ ਵੀ ਨਹੀਂ ਐਂ ਕਹਿੰਦਾ ਹਰੇਕ ਆਦਮੀ ਪਾਣੇ ਨਾਲ ਸਹਿਮਤ ਕੋਈ ਵੀ ਨਹੀਂ ਬਹੁਤ ਵੱਡੇ ਭਲੇਖੇ ਜਨੇ ਇਸ ਨੂੰ ਭਰਮ ਕਹਿੰਦੇ ਨੇ ਜਿਹੜਾ ਉਹਦੇ ਭਾਣੇ ਨਾਲ ਸਹਿਮਤ ਨਹੀਂ ਉਹ ਸੱਚ ਨਾਲ ਸਹਿਮਤ ਨਹੀਂ ਹੈ ਸਿੱਖ ਖੁਦ ਨਹੀਂ ਸਹਿਮਤ ਸਿੱਖ ਖੁਦ ਨਹੀਂ ਸਹਿਮਤ ਸਿੱਖੀ ਸਿਰਫ ਭਾਣੇ ਨਾਲ ਸਹਿਮਤ ਹੋਣ ਤੇ ਹੀ ਜ਼ੋਰ ਦਿੰਦੀ ਹੈ ਸਾਰੇ ਗੁਰ ਕੇ ਭਾਣੇ ਚੱਲ ਮਨ ਮੇਰੇ ਗੁਰ ਕੇ ਭਾਣੇ ਫਿਰ ਪੜ੍ਹਨ ਦੀ ਕੀ ਲੋੜ ਹੈ ਜੇ ਚੱਲਣਾ ਹੀ ਨਹੀਂ ਜਾਂ ਮਨ ਨੂੰ ਮਨਾਉਣਾ ਹੀ ਨਹੀਂ ਚੱਲਣ ਦਾ ਫਿਰ ਮੂੰਹ ਨਾਲ ਕਹਿਣ ਦੀ ਲੋੜ ਹੈ ਮਨ ਨਹੀਂ ਚਾਹੁੰਦਾ ਚੱਲਣਾ ਪਰ ਮੂੰਹ ਵਿੱਚ ਹੈ ਚੱਲਣਾ ਜਿਨ ਮਨ ਹੋਰ ਮੁਖ ਹੋਰ ਸਕਾਡੇ ਕੱਚੇ ਇਹ ਵੀ ਲਿਖਿਆ ਹੋਇਆ ਸੀ ਇਹ ਵੀ ਪੜਿਆ ਹੋਇਆ ਸੀ ਉੱਤੇ ਉੱਤੇ ਦਿਨ ਰਾਤੀ ਬਾਣੀ ਸਾਰੀ ਉਹ ਪੜ ਕੇ ਸਿੱਖੀ ਕਿੱਥੋਂ ਪੈਦਾ ਹੋਣੀ ਸੀ ਕਦੇ ਨਾ ਪੈਦਾ ਹੋਣੀ ਸੀ ਸਭ ਕੁਝ ਹਵਾ 'ਚ ਹੈ ਹਵਾ ਜੇ ਹਲ ਚੱਲਦੇ ਨੇ ਹਵਾ ਜੇ ਬੀਜ ਬੀਜੇ ਜਾਂਦੇ ਨੇ ਹਵਾ ਦੇ ਵਿੱਚ ਗੁੱਡ ਹੁੰਦੇ ਨੇ ਹਵਾ ਜੇ ਵੱਡ ਹੁੰਦੇ ਨੇ ਤੇ ਫਿਰ ਖਲਵਾੜੇ ਨਾ ਹੀ ਥਾਉ ਖਲਵਾੜੇ ਦੀ ਕੀ ਲੋੜ ਹੈ ਸਭ ਕੁਝ ਹਵਾ 'ਚ ਹੈ ਖਲਵਾੜਾ ਦਾ ਜਦ ਹੋ ਜਾਂ ਜ਼ਮੀਨ 'ਚ ਬੀਜੂ ਕੁਝ ਉੱਤੇ ਜੰਮੂ ਫਿਰ ਖਲਵਾੜੇ ਦੀ ਲੋੜ ਪਊਗੀ ਹੈ ਤਾਂ ਸਭ ਕੁਝ ਹਵਾ 'ਚ ਮੂੰਹ ਕਾ ਗਿਆ ਉਹ ਹਵਾ ਹੀ ਹੈ ਇਹ ਗੱਲਾਂ ਬਾਤੀਆਂ ਹੋਈਆਂ ਸਿੱਖੀ ਖੇਤੀ ਪ੍ਰੈਕਟੀਕਲੀ ਕੋਈ ਖੇਤੀ ਨਹੀਂ ਸਿੱਖੀ ਜਿਹੜੇ ਜੇ ਹੋਰ ਲੋਕ ਨੇ ਹੋਏ ਜੋ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਜੋ ਕਹਿੰਦਾ ਉਹਦੀ ਗੱਲ ਨਾ ਮੰਨਣੀ ਇਹ ਸਰਕਾਰ ਹੁੰਦਾ ਜਿਹੜਾ ਸਰਕਾਰ ਦਾ ਇਹ ਆਗਿਆ ਜ ਨਹੀਂ ਚੱਲਦਾ ਸਰਕਾਰ ਦਾ ਸਤਕਾਰ ਨਹੀਂ ਕਰਦਾ ਬਾਗੀ ਹੁੰਦਾ ਉਹ ਬਾਗੀ ਸਰਕਾਰ ਵਾਲਾ ਹੁੰਦਾ ਜਿਹੜਾ ਪਿਓ ਦੇ ਕਹਿਣ ਨਹੀਂ ਚੱਲਦਾ ਪਿਓ ਬੇਦਖਲ ਕਰ ਦਿੰਦਾ ਉਹਨੂੰ ਕਰਦੇ ਨਹੀਂ ਬੇਦਖਲ ਗੁਰੂ ਨੇ ਬੇਦਖਲ ਕੀਤਾ ਨਾ ਸਿੱਖ ਇਹ ਕਹਿੰਦੇ ਹੋਣਗੇ ਨਾ ਉਹਨਾਂ ਨੇ ਬੇਦਖਲਾ ਸੀ ਤੇ ਨਾ ਮੰਨਣ ਬੇਦਖਲਾਂ ਉਹ ਨਾ ਮੰਨੇ ਜਿਹੜਾ ਬੇਦਖਲ ਦੇਖੋ ਨਾ ਬਾਪ ਨੇ ਬੇਦਖਲ ਕਰਤਾ ਉਹ ਨਾ ਮੰਨੇ ਮੈਂ ਨਹੀਂ ਬੇਦਖਲ ਅਲਾ ਕੋਰਟ ਸਰਕਾਰ ਬੇਦਖਲ ਮੰਨੂਗੀ ਗੁਰੂ ਕਹੇ ਮੇਰੇ ਸਿੱਖ ਨੇ ਅਸੀਂ ਚਾਹੇ ਕਹੀਏ ਵੀ ਸਾਨੂੰ ਤਾਂ ਪਤਾ ਨਹੀਂ ਗੁਰੂ ਨੂੰ ਪਤਾ ਸਿੱਖਾਂ ਦੇ ਨਹੀਂ ਸਿੱਖ ਕਿਉਂਕਿ ਕੱਚ ਪਕਾਈ ਉੱਥੇ ਭਾਈ ਨਾਨਕ ਗਿਆ ਜਾਪੇ ਜਾਈ ਦਰਗਾਹ ਗਏ ਤੇ ਪਤਾ ਲੱਗੂਗਾ ਸਾਡੇ ਚ ਕੱਚ ਕਿੰਨਾ ਪੱਕ ਕਿੰਨਾ ਕਿੰਨੇ ਸਿੱਖਾਂ ਕਿੰਨੇ ਕੱਚੇ ਰਹਿ ਗਏ ਇਹ ਤਾਂ ਉੱਥੇ ਪਤਾ ਲੱਗੂ ਸੀ ਤਾਂ ਹੁਣੇ ਦਾਵਾ ਕਰ ਲਿਆ ਸੀ ਸਿੱਖ ਅਸੀਂ ਤਾਂ ਹੁਣੇ ਦਾਵਾ ਕਰ ਲਿਆ ਸਿੱਖਾਂ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਜਿਹੜਾ ਖੋਟਾ ਹੋ ਬਾਹਰ ਸੜ ਲੈਣਾ ਜਿਹੜਾ ਖਰਾ ਹੋ ਗਿਆ ਨੇ ਪਰਣ ਤੇ ਉਹਦਾ ਦਰਗਾਹ ਪਤਾ ਲੱਗੂ ਜਾ ਕੇ ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਸਿੱਖਾਂ ਮਹਾ ਨੇ ਮਹਾ ਮੂਰਖ ਨੇ ਜਿਹੜੇ ਕਹਿੰਦੇ ਨੇ ਘੋਰ ਮੂਰਖਾਂ ਦੇ ਘੋਰ ਨੇ ਅਗਿਆਨੀ ਨੇ ਜਿਹੜੇ ਕਹਿੰਦੇ ਨੇ ਸਿੱਖ ਹਾਂਕ ਨਹੀਂ ਆ ਇਹ ਜਾ ਕੇ ਪਤਾ ਲੱਗੂ ਦਰਗਾਹ 'ਚ ਦੇਖੋ ਜੀ ਇਹਦਾ ਜਿਹੜਾ ਸ਼ਰਾਬ ਦੇ ਕੋਲ ਜਾਊਗਾ ਉਹਨੇ ਦੱਸਣਾ ਕੱਚ ਪੱਕ ਆਵੇ ਕਿ ਜਾਵੇ ਸਿੱਖ ਧੱਕੇ ਨਾਲ ਲੈਣ ਵਾਲੀ ਚੀਜ਼ ਹੈ ਇਹ ਧੱਕੇ ਨਾਲ ਲੈਣ ਵਾਲੀ ਚੀਜ਼ ਹੈ ਇਹਦਾ ਧੱਕੇ ਨਾਲ ਹੋਣਾ ਚਾਹੁੰਦੇ ਨੇ ਸੱਚਖੰਡ ਕਿਸੇ ਨੇ ਨਹੀਂ ਐਂਟਰੀ ਦੇਣੀ ਸਿੱਖੀ ਦਾ ਰਾਹ ਅਲੱਗ ਹੈ ਇਹ ਰਾਹ ਹੀ ਨਹੀਂ ਸਿੱਖੀ ਵਾਲਾ ਅਜੇ ਤਾਂ ਇਹ ਰਾਹ ਹੈ ਨਹੀਂ ਪਏ ਸਿੱਖੀ ਵਾਲੇ ਸਿੱਖੀ ਵਾਲਾ ਰਾਹ ਤਾਂ ਹੋਰ ਹੈ ਇਹਦਾ ਜੋ ਮਾਇਆ ਦੇ ਰਾਹ ਪਏ ਲੋਕਾਂ ਨਾਲ ਲੜਨ ਵਾਲੇ ਰਾਹ ਪੈ ਰਹੇ ਸਿੱਖ ਆਪ ਬਣਨਾ ਲੋਕਾਂ ਨੂੰ ਨਹੀਂ ਬਣਾਉਣਾ ਲੋਕਾਂ ਨੂੰ ਸਿੱਖੀ ਦੀ ਗੱਲ ਦੱਸ ਦੇਈਦੀ ਹੁੰਦੀ ਹੈ ਕੋਈ ਬਣੇ ਕੋਈ ਨਾ ਬਣੇ ਆਪ ਬਣੀਦਾ ਹੁੰਦਾ ਸਿੱਖ ਜਿੰਨੇ ਭਗਤ ਨੇ ਆਪੇ ਬਣੇ ਨੇ ਆਪ ਬਣਨ ਵਾਲੀ ਚੀਜ਼ ਹੈ ਕੋਈ ਨਹੀਂ ਬਣੂ ਨਾ ਬਣੇ ਸੁਖ ਆਪ ਨੂੰ ਹੋਣਾ ਜਨਮ ਮਰਨ ਆਪ ਦਾ ਕਟਿਆ ਜਾਣਾ ਸਿੱਖੀ ਦਾ ਜਨਮ ਮਰਨ ਘਟ ਹੋਣਾ ਕੁਰਸੀਆਂ ਨਹੀਂ ਮਿਲਣੀਆਂ ਇੱਥੇ ਸੰਸਾਰ ਦੀਆਂ ਕੁਰਸੀਆਂ ਦਾ ਜਿਨ੍ਹਾਂ ਦੇ ਅੰਦਰ ਕੁਰਸੀਆਂ ਦੀ ਭੁੱਖਾ ਦਾ ਜਨਮ ਮਰਨ ਘਟੇ ਨਹੀਂ ਹੋਣਾ ਉਹ ਤਾਂ ਸਿੱਖੀ ਦਾਰਾ ਫੜੇ ਨਹੀਂ ਸਕਦਾ ਜਿਹਦੇ ਅੰਦਰ ਕੁਰਸੀ ਦੀ ਭੁੱਖਾ ਦੁਨੀਆ ਦੀ ਵਿੜਾਈ ਦੀ ਭੁੱਖਾ ਉਹ ਸਿੱਖੀ ਦੇ ਮਾਰਗ ਤੋਂ ਬਿਲਕੁਲ ਉਲਟ ਚੱਲੇ 180 ਡਿਗਰੀ ਤੇ ਉਲਟ ਚੱਲੇ ਪੂਰਾ 180 ਡਿਗਰੀ ਤੇ ਐਗਜ਼ੈਕਟ ਜਿਹਦੇ ਅੰਦਰ ਕੁਰਸੀ ਦੀ ਭੁੱਖ ਉਹ ਸਿੱਖ ਨਹੀਂ ਸਕਦਾ ਕਦੇ ਨਹੀਂ ਹੋ ਸਕਦਾ ਸਿੱਖ ਜਿੰਨਾ ਜਰ ਆਊਟਰ ਨਹੀਂ ਕਰਦਾ ਚੰਗੇ ਚੰਗੇ ਗਾਲ ਤੇ ਇਸ ਭੁੱਖ ਨੇ ਮਿਸਲਾਂ ਵਾਲੇ ਸਾਰੇ ਗਾਲ ਤੇ ਜਦੇ ਭੁੱਖ ਪੈਦਾ ਹੋਈ ਸਾਰੇ ਮਿਸਲਾਂ ਵਾਲੇ ਗਾਲ ਤੇ ਕੱਖ ਨਹੀਂ ਰਿਹਾ ਬਲੇ ਟਹਿਲ ਕਰੋ ਤੋ ਇੱਕ ਦੀ ਜਾਤੇ ਵਿਰਥਾ ਨਾ ਕੋਈ ਕੋ ਟਹਿਲ ਕਰੋ ਤੋ ਇੱਕ ਦੀ ਤੁਸੀਂ ਟਹਿਲ ਨਹੀਂ ਕਰਦੇ ਹੋ ਲੰਗਰ ਲਾਉਣੇ ਟਹਿਲ ਨਹੀਂ ਹੈ ਟਹਿਲ ਨਹੀਂ ਹੈ ਸਕੂਲ ਖੋਲਣੇ ਕੰਮ ਸਿਖਾਣਾ ਨਹੀਂ ਹੈ ਸਿੱਖੀ ਦਾ ਕੰਮ ਨਹੀਂ ਹੈ ਕਾਲਜ ਖੋਲਣਾ ਸਿੱਖੀ ਦਾ ਕੰਮ ਨਹੀਂ ਹੈ ਟਹਿਲ ਇੱਕ ਨਹੀਂ ਕਰਨੋਗੇ ਗੁਰੂ ਤਾਂ ਇਹ ਕਹਿੰਦਾ ਇਹ ਮਨਮੁਖ ਨੇ ਮਨਮੁਖ ਵਾਲਾ ਕੰਮ ਹੋ ਰਿਹਾ ਗੁਰੂ ਨੂੰ ਕੋਈ ਨਹੀਂ ਪੁੱਛਦਾ ਗੁਰੂ ਦੀ ਗੋਲਕਾ ਮਰਜ਼ੀ ਨਾਲ ਆਪ ਖਰਚ ਕਰਦੇ ਗੁਰੂ ਤੋਂ ਪੁੱਛਿਆ ਨਹੀਂ ਕਿੱਥੇ ਖਰਚ ਕਰੀਏ ਮਰਜ਼ੀ ਆਪਣੀ ਚੱਲਦੀ ਹੈ ਗੁਰੂ ਤੋਂ ਪੁੱਛੇ ਕੋਈ ਨਹੀਂ ਕੀ ਕਰੀਏ ਉਹਦੀ ਸਜ਼ਾ ਕੌਣ ਕੱਟੂ ਸਜ਼ਾ ਹੀ ਕੱਟਣਗੇ ਹੋਰ ਕੌਣ ਕੱਟੂ ਸਜ਼ਾ ਹੀ ਭੁਗਤਣਗੇ ਭੁਗਤ ਵੀ ਰਹੇ ਨਾ ਮਰਨ ਮਨਨ ਨੂੰ ਕੌਣ ਮੰਨਦਾ ਤੈਨ ਕਰੋ ਤੁਮ ਇੱਕ ਕੀ ਜਾਤੇ ਬਿਰਥਾ ਨਾ ਕੋਈ ਜਾਤੇ ਬਿਰਥਾ ਨਾ ਕੋਈ ਉਹ ਇੱਕ ਕੌਣ ਹੈ ਜਿੱਤੇ ਬਿਰਥਾ ਕੋਈ ਨਹੀਂ ਵਾਜਾ ਕੋਈ ਨਹੀਂ ਉਹ ਕੀ ਆ ਹੁਕਮ ਹੈ ਹੁਕਮ ਦੇ ਬਾਹਰ ਦੱਸੋ ਕੌਣ ਹੁਕਮ ਦੇ ਅੰਦਰ ਸਭ ਕੋ ਜਿਉਂ ਤੋਂ ਚਲਾਏ ਤਿਵੇਂ ਚੱਲਾਂ ਸਵਾਮੀ ਜਿਵੇਂ ਉਹ ਚਲਾਉਂਦਾ ਉਹ ਚਲੋ ਹੀ ਟਹਿਲ ਉਹਦੀ ਟਹਿਲ ਕੀ ਹੈ ਜਿਵੇਂ ਉਹ ਚਲਾਉਂਦਾ ਉਹ ਚੱਲੋ ਉਹਦਾ ਕੰਮ ਕੀ ਹੈ ਉਹਦਾ ਕੰਮ ਹੈ ਲੋਕਾਂ ਨੂੰ ਗਿਆਨ ਦੇਣਾ ਗੁਰੂ ਹੈ ਉਹ ਗੁਰੂ ਦਾ ਕੰਮ ਹੈ ਗਿਆਨ ਦੇਣਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਗਿਆਨ ਦੇਣ ਵਾਸਤੇ ਸਰੀਰ ਦੀ ਲੋੜ ਹੈ ਸਰੀਰ ਨੂੰ ਖਾਣ ਪੀਣ ਦੀ ਲੋੜ ਹੈ ਉਹ ਅੱਡ ਕਮੈ ਕਮੈ ਸਰੀਰ ਦੀ ਲੋੜ ਹੈ ਸਰੀਰ ਦੀਆਂ ਲੋੜਾਂ ਵੀ ਹੈ ਉਹ ਮੈਂ ਕਹੋ ਨੇ ਆਪਣੇ ਹੱਥ 'ਚ ਰੱਖਿਆ ਹੈ ਆਤਮਾ ਨੂੰ ਗਿਆਨ ਦੇਣ ਵਾਸਤੇ ਸਰੀਰ ਦੀ ਲੋੜ ਹੈ ਸਰੀਰ ਦੀਆਂ ਲੋੜਾਂ ਉਹ ਕਹਿੰਦਾ ਮੈਂ ਆਪੇ ਪੂਰੀਆਂ ਕਰੂੰ ਤੇਰੇ ਦੀ ਸਰੀਰ ਵੀ ਤੈਨੂੰ ਦੇ ਦਿੱਤਾ ਇਹਦੀਆਂ ਲੋੜਾਂ ਵੀ ਮੈਂ ਆਪੇ ਪੂਰੀਆਂ ਕਰੂੰ ਤੂੰ ਆਪਣਾ ਕੰਮ ਕਰ ਜਿਹੜੇ ਕੰਮ ਕਰਨਾ ਆਪਣੀ ਕਮੀ ਪੂਰੀ ਕਰਨ ਆਇਆ ਗਿਆਨ ਦੀ ਉਹ ਪੂਰੀ ਕਰਦਾ ਨਹੀਂ ਸਰੀਰ ਦੀਆਂ ਲੋੜਾਂ ਪਿਆ ਹੈ ਇੱਥੇ ਗੁਰਬਾਣੀ ਹਟਾਉਂਦੀ ਹੈ ਇੱਥੇ ਹਟਾਉਂਦੀ ਹੈ ਤੁਹਾਨੂੰ ਲੱਗਦੀ ਨਹੀਂ ਹੈ ਇੱਥੇ ਹਟਾਉਂਦੀ ਹੈ ਹਟਦਾ ਨਹੀਂ ਹੈ ਇਹਦਾ ਸਮਝ ਨਹੀਂ ਆ ਰਿਹਾ ਇਹ ਗੱਲ ਨਹੀਂ ਸਮਝ ਆ ਰਹੀ ਇਹ ਸਰੀਰ ਸਾਡਾ ਨਹੀਂ ਪਰ ਕੀ ਕੋ ਆਪਣੀ ਕਹੇ ਆ ਦੇਹੀ ਮੇਰੀ ਨਹੀਂ ਹੈ ਆਪਣੀ ਕਹਨੇ ਜਿਹਨੂੰ ਤੇਰੀ ਨਹੀਂ ਹੈ ਜਿਹਨੂੰ ਆਪਣੀ ਕਹਿੰਦਾ ਪਰ ਕੀ ਕੋ ਆਪਣੀ ਕਹੇ ਪਰਾਈ ਦੇਹੀ ਨੂੰ ਆਪਣੀ ਦੇਹੀ ਮੰਨਦਾ ਆਪਣਾ ਨਹੀਂ ਪਾਇਆ ਤਾਂ ਹੀ ਤਾਂ ਤੇਰੇ ਆਤਮਾ ਨੂੰ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਹੀ ਤਾਂ ਅੰਤਰਾਤਮਾ ਨੂੰ ਦੂਣੀ ਚੰਗਾ ਲੱਗਦਾ ਉਹਨੂੰ ਤਾਂ ਭੁੱਲੀ ਫਿਰਦਾ ਜਿਹੜਾ ਆਪਣਾ ਉਹ ਛੱਡਿਆ ਹੋਇਆ ਜਿਹੜਾ ਆਪਣਾ ਨਹੀਂ ਉਹਦੇ ਨਾਲ ਜਫਾ ਪਾਇਆ ਹੋਇਆ ਪਰ ਕੀ ਕੋ ਆਪਣੀ ਕਹੇ ਪਰਾਈ ਚੀਜ਼ ਨੂੰ ਆਪਣੀ ਮੰਨੀ ਬੈਠਾ ਦਾਤ ਪਿਆਰੀ ਇਹ ਦਾਤ ਮਿਲੀ ਸੀ ਸਰੀਰ ਸਰੀਰ ਦਾਤ ਮਿਲੀ ਸੀ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾਰ ਵਿਸਰ ਗਿਆ ਦਾਤ ਸਰੀਰ ਫੜ ਲਈ ਸਭ ਤੋਂ ਕੀਮਤੀ ਚੀਜ਼ ਅੱਜ ਸਾਡੇ ਕੋਲ ਸਰੀਰ ਹੈ ਸਭ ਕੁਝ ਛੱਡ ਦੂ ਸਰੀਰ ਬਚ ਜਾਵੇ ਰਾਜਾ ਰਾਜ ਦੇ ਦੂ ਖਜ਼ਾਨੇ ਦੇ ਦੂ ਸਭ ਚੀਜ਼ ਦੇ ਦੂ ਵੀ ਮੇਰੇ ਜਾਨ ਬਖਸ਼ੀ ਕਰ ਦੇ ਸਭ ਤੋਂ ਕੀਮਤੀ ਚੀਜ਼ ਤਾਂ ਸਰੀਰ ਹੈ ਫਿਰ ਸਰੀਰ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ ਦਾਤ ਦੇ ਅਰਥ ਜੇ ਕਰ ਲੈਣ ਸਰੀਰ ਤੋਂ ਵੱਡੀ ਦਾਤ ਤਾਂ ਕੋਈ ਵੀ ਨਹੀਂ ਇਹ ਦਾਤ ਪਿਆਰੀ ਦੂਸਰਿਆ ਦਾਤਾਰ ਜੀ ਨੇ ਸਰੀਰ ਦਿੱਤਾ ਉਹ ਬਿਸਰ ਗਿਆ ਬੇਟਾ ਜਾਮਣੂ ਬੇਈਮਾਨ ਹੈ ਮਨ ਜਾਮਣੂ ਬੇਈਮਾਨ ਹੈ ਚਾਹੇ ਸਿੱਖ ਦਾ ਹੋਵੇ ਚਾਹੇ ਮੁਸਲਮਾਨ ਦਾ ਹੋਵੇ ਚਾਹੇ ਈਸਾਈ ਦਾ ਹੋਵੇ ਕਿਸੇ ਦਾ ਹੋਵੇ ਇਮਾਨ ਤੇ ਤਾਂ ਇਹਨੂੰ ਲੈ ਕੇ ਆਉਣਾ ਹੈ ਇਮਾਨ ਤੇ ਤਾਂ ਲੈ ਕੇ ਆਉਣਾ ਜੀਉ ਪਿੰਡ ਸਭ ਤੇਰੀ ਰਾਸ ਹਾਂ ਜੀਉ ਪਿੰਡ ਸਭ ਤੇਰੀ ਰਾਸ ਜਿਹਨਾਂ ਜਿਹੜੇ ਮੰਨਦਾ ਨਹੀਂ ਨਾ ਉਹਨਾਂ ਜਿਹੜੇ ਮੰਨਦਾ ਨਹੀਂ ਬਣਦਾ ਮੇਰਾ ਮੁਝ ਮੇ ਕੁਝ ਨਹੀਂ ਜੋ ਕੁਝ ਹੈ ਸਭ ਤੇਰਾ ਤੇਰਾ ਸਰੀਰ ਤੁਝ ਕੋ ਸੌਂਪਤੇ ਕਿਆ ਲੱਗੇ ਫਿਰ ਜਿੱਦਣ ਇਹ ਮੰਨੂਗਾ ਅੰਦਰੋਂ ਸਮਝੂਗਾ ਉਦੋਂ ਸਿੱਖ ਹੈ ਉਦੋਂ ਸਿੱਖੀ ਨਹੀਂ ਸਿੱਖ ਜੋ ਅਜਮ ਨਹੀਂ ਬਣਿਆ ਸਿੱਖੀ ਦੇ ਬੇੜੇ 'ਚ ਪਹਿਲਾ ਪੈਰ ਧਰਿਆ ਉਦੋਂ ਇਹ ਮੰਨ ਕੇ ਤਾਂ ਸਿੱਖ ਦੀ ਲੀਕ ਐਂਟਰੀ ਕੀਤੀ ਹੈ ਜੋ ਅਗਲੀ ਕਮਾਈ ਕਰਨੀ ਹੈ ਅਜੋ ਤਾਂ ਐਂਟਰੀ ਹੈ ਸਿੱਖੀ ਚ ਹੁੰਦੀ ਇਹ ਗੱਲ ਮੰਨ ਕੇ ਮੰਨ ਕੇ ਐਂਟਰੀ ਹੈ ਅਧਿਕਾਰ ਮੰਨ ਕੇ ਜਦੋਂ ਮੁਕਰ ਜਾਂਦੇ ਹਾਂਜੀ ਮਨ ਤਨ ਮੁਖ ਹੀਏ ਬਸੈ ਜੋ ਚਾਹੋ ਸੋ ਹੋਏ ਮਨ ਤਨ ਮੁਖ ਹੀਰੇ ਬਸੈ ਫਿਰ ਕੀ ਜੋ ਚਾਹੋ ਸੋ ਹੋਏ ਮਨ ਵਿੱਚ ਉਹੀ ਬਸਦਾ ਹੁਕਮ ਮਨ ਵਿੱਚ ਬਸਦਾ ਫਿਰ ਆ ਕੇ ਮੇਰੇ ਵਿਗ੍ਰਹਿ ਆਏ ਰਾਜਾ ਰਾਮ ਪਤਾਰਾ ਸ਼ਬਦ ਗੁਰੂ ਮਨ ਵਿੱਚ ਮੁਖ ਵਿੱਚ ਹਿਰਦੇ ਵਿੱਚ ਸਾਰੇ ਬਸ ਜਾਂਦਾ ਸੱਚ ਬਸ ਜਾਂਦਾ ਸਾਰੇ ਹੀ ਫਿਰ ਅੰਦਰ ਵੀ ਸੱਚ ਬਾਹਰ ਵੀ ਸੱਚ ਬਾਹਰ ਕੀ ਬਾਹਰ ਸੱਚ ਪਹਿਨਿਆ ਹੋਇਆ ਅੰਦਰ ਸੱਚ ਖਾਦਾ ਹੋਇਆ ਖਾਦਾ ਹੋਇਆ ਸੱਚ ਅੰਦਰ ਮਨ ਦੇ ਵਿੱਚ ਤਾਂ ਦੇ ਉੱਤੇ ਪਹਿਨਿਆ ਹੋਇਆ ਸੱਚ ਧਾਰਨ ਕੀਤਾ ਹੋਇਆ ਸੱਚ ਮਨ ਤਨ ਮੁਖ ਕਰੀਰੇ ਇਹ ਬਸੇ ਜੋ ਚਾਹੋ ਸੋ ਹੋਏ ਜੋ ਚਾਹੋ ਸੋ ਹੋਏ ਆੜੀ ਗੱਲ ਹੁਣ ਬੜੀ ਹੋਇਆ ਜੋ ਇਹ ਚਾਹੁੰਦਾ ਹੋਈ ਹੁੰਦਾ ਅਸਲ ਦੇ ਵਿੱਚ ਇਹ ਚਾਹੁੰਦਾ ਹੀ ਉਹ ਹੈ ਜਿਹੜਾ ਭਾਣਾ ਫਿਰ ਇਹਦੀ ਮਰਜ਼ੀ ਹੁੰਦੀ ਹੈ ਆਪੇ ਇਹਦੀ ਮਰਜ਼ੀ ਹੁੰਦੀ ਹੈ ਜੋ ਪਾਣਾ ਹੈ ਉਹ ਇਹਦੀ ਮਰਜ਼ੀ ਹੈ ਥੋੜਾ ਹੋਈ ਹੈ ਜੋ ਤੇਰਾ ਪਾਣਾ ਸਭ ਕੁਝ ਵਰਤੇ ਤੇਰਾ ਪਾਣਾ ਫਿਰ ਅਸਲ ਦੇ ਵਿੱਚ ਜੋ ਇਹ ਚਾਹੁੰਦਾ ਹੋਈ ਇਹ ਤਾਂ ਚਾਹੁੰਦਾ ਹੀ ਨਹੀਂ ਕੁਝ ਜੋ ਹੁੰਦਾ ਇਹਦੀ ਮਰਜ਼ੀ ਅਨੁਸਾਰ ਹੁੰਦਾ ਜੇ ਤੂੰ ਮੇਰਾ ਹੋਇ ਰਹਾ ਹੈ ਸਭ ਜਗ ਤੇਰਾ ਸਭ ਜਗ ਤੇਰਾ ਹੋਇਆ ਫਿਰ ਤੇਰੀ ਮਰਜ਼ੀ ਅਨੁਸਾਰ ਹੀ ਹੁਕਮ ਫੇਰ ਇਹ ਖੁਸ਼ ਹੈ ਜਦ ਇਹਦੀ ਮਰਜ਼ੀ ਅਨਸਾਰ ਹੁੰਦਾ ਅਸਲ 'ਚ ਆਪਣੀ ਮਰਜ਼ੀ ਬਦਲਦਾ ਆਪਣੀ ਮਰਜ਼ੀ ਬਦਲਦਾ ਪਾਣੇ ਦੇ ਅਨਸਾਰ ਹੋ ਜਾਂਦਾ ਫਿਰ ਇਹਨੂੰ ਇਹ ਲੱਗਦਾ ਕਿ ਜੋ ਮੈਂ ਚਾਹਣਾ ਹੋ ਜਾਂਦਾ ਜਦੋਂ ਪਾਣੀ ਜਾਂਦਾ ਦਰਿਆ ਦਾ ਪਹਿਲਾਂ ਤਾਂ ਉਲਟਾ ਜਾਂਦਾ ਜਦੋਂ ਪਾਣੀ ਆਉਂਦਾ ਉਧਰ ਜਾਂਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਦਰਿਆ ਦੇ ਪਾਣੀ ਵੱਲ ਨੂੰ ਜਾ ਨਹੀਂ ਸਕਦਾ ਜਦੋਂ ਨਹਿਰ ਦਾ ਪਾਣੀ ਆਉਂਦਾ ਉਦੋਂ ਜੇ ਤੈਰੇ ਵੀ ਜਦੋਂ ਪਾਣੀ ਆਉਂਦਾ ਉਦੋਂ ਮੈਂ ਤੈਰ ਨੂੰ ਤੈਰ ਲੂਗਾ ਮਰ ਜਾਵੇ ਹੱਥ ਪੈਰ ਆਹੀ ਕੁਛ ਅਸੀਂ ਕਰਦੇ ਜਾਂਦਾ ਫੇਰ ਵੀ ਹੌਲੀ ਹੌਲੀ ਉਦੋਂ ਹੈ ਜਦੋਂ ਨਹਿਰ ਦਾ ਜਦੋਂ ਪਾਣੀ ਲੱਗੇ ਜਾਂਦਾ ਨਹਿਰ ਦਾ ਹੱਥ ਪੈਰ ਉਲਟੇ ਬਸ ਨੂੰ ਮਾਰਦਾ ਚਾਹੇ ਹੁੰਦਾ ਉਹੀ ਹੈ ਜੋ ਮਨਜ਼ੂਰ ਖੁਦਾ ਹੈ ਹੱਥ ਪੈਰ ਅਸੀਂ ਉਹ ਤੋਂ ਉਲਟ ਮਾਰਦੇ ਹਾਂ ਪਰ ਜੇ ਕਦੇ ਹੱਥ ਪੈਰ ਵੀ ਉਧਰ ਨੂੰ ਮਾਰੇ ਨੂੰ ਪਾਣੀ ਲੈ ਕੇ ਜਾਂਦਾ ਫਿਰ ਸਪੀਡ ਜ਼ਿਆਦਾ ਵੱਧ ਜਾਂਦੀ ਹੈ ਇਹਦੀ ਜੇ ਆਪ ਹੱਥ ਪੈਰ ਉਧਰ ਨੂੰ ਮਾਰੇ ਨਾ ਨੂੰ ਨਹਿਰ ਲੈ ਕੇ ਜਾਂਦੀ ਹੈ ਪਾਣੀ ਇਹ ਦਰਿਆ ਦਾ ਪਾਣੀ ਲੈ ਕੇ ਜਾਂਦਾ ਫਿਰ ਇਹਦੀ ਸਪੀਡ ਵੱਧ ਜਾਂਦੀ ਹੈ ਉਹ ਵਧੀ ਸਪੀਡ ਨੂੰ ਐ ਲੱਗਦਾ ਵੀ ਮੇਰੀ ਉਹ ਸਪੀਡ ਐਨੀ ਮੈਂ ਨਹੀਂ ਤੇਜ਼ੀ ਨਾਲ ਜਾ ਰਿਹਾ ਕੁਝ ਆਪਣੀ ਦੀ ਸਪੀਡ ਹੁੰਦੀ ਹੈ ਕੁਝ ਪਾਣੀ ਦੀ ਸਪੀਡ ਹੁੰਦੀ ਜਿਵੇਂ ਕੋਈ ਸਾਈਕਲ ਚਲਾਉਂਦਾ ਹਵਾ ਦੀ ਪਿੱਛੋਂ ਪਿਛਲੀ ਹਵਾ ਹਵਾ ਤੱਕ ਦੇ ਕੋ ਪੈਡਲ ਮਾਰਦਾ ਉਸ ਸੈਂਸ ਵਿੱਚ ਕਿਹਾ ਹੋਇਆ ਜੋ ਚਾਹੇ ਸੋ ਹੋਏ ਸੋ ਹੋਏ ਜਿਹਦੀ ਸਪੀਡ ਨਾਲ ਤੇ ਜਾਣਾ ਚਾਹੁੰਦਾ ਉਹਨਾਂ ਹੱਥ ਮਾਰ ਤੇ ਜਾਂਦਾ ਤਹਿਲ ਮਹਿਲ ਤਾਕੋ ਮਿਲੈ ਜਾ ਕੋ ਸਾਧ ਕਿਰਪਾਲ ਤਹਿਲ ਦਾ ਵੀ ਹੈ ਟਹਿਲ ਬਾਹਰ ਨਹੀਂ ਹੁੰਦੀ ਮਹਿਲ ਵਿੱਚ ਹੁੰਦੀ ਹੈ ਟਹਿਲ ਹਿਰਦੇ ਚ ਹੁੰਦੀ ਹੈ ਟਹਿਲ ਬਾਹਰ ਨਹੀਂ ਹੁੰਦੀ ਮਹਿਲ ਤੇ ਬਿਨਾ ਟਹਿਲ ਹੀ ਨਹੀਂ ਹੈ ਨਾਲ ਮਹਿਲ ਲਾਤਾ ਜਿੱਥੇ ਲੰਗਰ ਇਹਨਾਂ ਨੇ ਲਾਏ ਹੋਏ ਨੇ ਉੱਥੇ ਉੱਥੇ ਮਹਿਲ ਨੇ ਮਹਿਲ ਕਿੱਥੇ ਨੇ ਮਹਿਲ ਵਿੱਚ ਰਹਿਣ ਵਾਲੇ ਭਗਤ ਹੁੰਦੇ ਨੇ ਉਹ ਮਹੱਲਾ ਤਾਂ ਹੀ ਲਿਖਿਆ ਹੋਇਆ ਹੈ ਜਿੰਨਾ ਜਰ ਭਗਤ ਮਹਿਲ 'ਚ ਨਹੀਂ ਰਹਿਦਾ ਉਸ ਮਹਿਲ 'ਚ ਆ ਕੇ ਹੀ ਪਰਮੇਸ਼ਰ ਪ੍ਰਗਟ ਹੁੰਦਾ ਰਾਜਾ ਮਹਿਲ ਤੇ ਬਿਨਾ ਕਿਵੇਂ ਜਾਊ ਉੱਥੇ ਹੀ ਆਉਂਦਾ ਮਹਿਲ ਤੇ ਬਿਨਾ ਹੁੰਦਾ ਹੀ ਨਹੀਂ ਮਹੱਲਾ ਤਾਂ ਲਿਖਿਆ ਹੋਇਆ ਹੈ ਹਿਰਦਾ ਜਿਹੜਾ ਮਹਿਲ ਪੱਕਾ ਹੈ ਢਹਿੰਦਾ ਨਹੀਂ ਸਰੀਰ ਜਿਹੜਾ ਮਹਿਲ ਨਹੀਂ ਹੁੰਦਾ ਮਾਇਆ ਦੇ ਵਿੱਚ ਕੋਈ ਮਹਿਲ ਨਹੀਂ ਹੁੰਦਾ ਮਾਇਆ 'ਚ ਕੋਈ ਤਖਤ ਨਹੀਂ ਹੁੰਦਾ ਜਿੱਥੇ ਮਹਿਲ ਹੁੰਦਾ ਤਖਤ ਉੱਥੇ ਹੁੰਦਾ ਤਖਤ ਵੀ ਰਾਜੇ ਦਾ ਮਹਿਲ 'ਚ ਹੁੰਦਾ ਰਾਜ ਮਹਿਲ 'ਚ ਤਖਤ ਹੁੰਦਾ ਉਹ ਤਖਤ ਕਿੱਥੇ ਹੁੰਦਾ ਤਖਤ ਉਹ ਜਾਣ ਜਾਂਦਾ ਜੰਗਲ ਜਾਂਦਾ ਜਿੱਥੇ ਰਾਜਾ ਰਹੂ ਤੇ ਤਖਤ ਹੈ ਜਿੱਥੇ ਰਾਜਧਾਨੀ ਹੁੰਦੀ ਹੈ ਤਖਤ ਉੱਥੇ ਹੀ ਹੁੰਦਾ ਤਖਦਾ ਦਾ ਕੀ ਹੈ ਤਾਕਤ ਜਿੱਥੇ ਮਰਜ਼ੀ ਲੈ ਜਾ ਚੱਕ ਕੇ ਕੋਈ ਐਸੀ ਚੀਜ਼ ਹੈ ਜਿੱਦਾਂ ਰਾਜਧਾਨੀ ਬਦਲ ਗਈ ਤਾਂ ਬਦਲ ਗਿਆ ਜੇ ਦਿੱਲੀ ਦੀ ਰਾਜਧਾਨੀ ਬਦਲੀ ਜਾਵੇ ਤਾਕਤ ਬਦਲ ਜਾਊਗਾ ਆਗਰੇ ਰਾਜਧਾਨੀ ਜਾਂਦੀ ਦੀ ਆਗਰੇ ਤੱਕ ਤੋਂ ਜਾਂਦਾ ਸੀ ਮੁਗਲਾਂ ਦਾ ਦਿੱਲੀ ਲਿਆਉਂਦੇ ਸੀ ਦਿੱਲੀ ਰਾਜਧਾਨੀ ਹੋ ਜਾਂਦੀ ਸੀ ਤਾਕਤ ਵੀ ਇਹ ਚੱਕੇ ਕੇ ਸੋਚ ਲੈ ਜੋ ਤਾਕਤ ਕੋਈ ਐਸੀ ਚੀਜ਼ ਨਹੀਂ ਹੈ ਪਰਮਾਨੈਂਟ ਹੁੰਦੀ ਕਦੇ ਵੀ ਤਾਂ ਕੋਈ ਪਰਮਾਨੈਂਟ ਚੀਜ਼ ਦਾ ਨਾਮ ਨਹੀਂ ਉਹ ਰਾਜੇ ਦਾ ਡਿਪੈਂਡ ਕਰਦਾ ਕਿੱਥੇ ਹੈ ਰਾਜਾ ਤਾਂ ਤਖਤ ਪਰਮਾਨੈਂਟ ਕਿਵੇਂ ਹੋ ਜੂ ਰਾਜ ਪਰ ਬੈਠਣ ਵਾਲਾ ਪਰਮਾਨੈਂਟ ਹੈ ਅਕਾਲ ਤਖਤ ਪਰਮਾਨੈਂਟ ਕਿਵੇਂ ਹੋ ਗਿਆ ਤਖਤ ਦਾ ਮਾਲਕ ਦਾ ਨਾਮ ਪਰ ਬੈਠਾ ਉਹ ਤਖਤ ਤੇ ਬੈਠਣ ਵਾਲਾ ਤਾਂ ਨਾਮ ਗੁਰਸਾਹਿਬ ਰਹਿੰਦਾ ਤਖਤ ਉੱਥੇ ਹੈ ਇਹ ਸਭ ਬਲੈਕਮੇਲਰ ਨੇ ਬੋਲਿਆ ਨਹੀਂ ਨਾ ਕੋਈ ਖਰਾਬ ਸਿੱਖੀ ਦੇ ਖਰਾਬ ਇਹਨਾਂ ਦੇ ਪਖੰਡਵਾਦ ਦੇ ਨਹੀਂ ਸਿੱਖੀ ਦਾ ਜੋ ਪਖੰਡਵਾਦ ਦੇ ਖਰਾਬ ਜੋ ਕੋਈ ਬੋਲਿਆ ਨਹੀਂ ਲੋਕਾਂ ਦੇ ਹੋਰ ਮਤਾਂ ਦੇ ਪਖੰਡਵਾਦ ਤੇ ਖਿਲਾਫ ਤਾਂ ਸਿੱਖੀ ਬਹੁਤ ਬੋਲੀ ਹੈ ਜੋ ਇਹਨਾਂ 'ਚ ਪਖੰਡਵਾਦ ਆ ਬੜਿਆ ਤੇ ਖਿਲਾਫ ਨਹੀਂ ਕੋਈ ਬੋਲਿਆ ਹੁਣ ਲੋੜ ਇਹਦੇ ਖਿਲਾਫ ਬੋਲਣ ਦੀ ਹੈ ਕਿਉਂਕਿ ਇਸ ਮਤ ਨੂੰ ਹੀ ਸ਼ੁੱਧ ਕਰਕੇ ਜਦ ਕਰਾਂਗੇ ਤਾਂ ਦੁਨੀਆ ਮੱਤਾਂ ਤੇ ਆਪੇ ਅਸਰ ਪੈ ਜਾਣਾ ਉਹ ਸਾਰੀਆਂ ਕੁਰੀਤੀਆਂ ਤਾਂ ਸਾਡੇ ਜਾ ਬੜੀਆਂ ਜਿਹੜੀਆਂ ਲੋਕਾਂ 'ਚ ਸੀ ਦੂਜਿਆਂ ਨੂੰ ਕਹਿਣ ਦੀ ਕੀ ਲੋੜ ਪਈ ਹੈ ਸੁਧ ਤਾਂ ਇਸ ਮਤ ਨੂੰ ਕਰਨਾ ਪਊਗਾ ਜੋ ਕੁਝ ਅਸੀਂ ਕਰ ਰਹੇ ਹਾਂ ਕੀ ਹੈ ਜਿਵੇਂ ਪਾਸ਼ਾ ਵੀ ਉੱਥੇ ਰਹੇ ਨੇ ਕੀਰਤਪੁਰ ਰਹੇ ਨੇ ਕਿੰਨਾ ਚਿਰ ਅਨੰਦ ਇੱਥੇ ਤਾਂ ਅੰਮ੍ਰਿਤਸਰ ਤਾਂ ਰਹੀ ਬਹੁਤ ਥੋੜਾ ਚਿਰ ਨੇ ਔਰ ਅਕਾਲ ਤਖਤ ਬਣਾਉਣ ਦੀ ਕੋਈ ਚੀਜ਼ ਹੀ ਨਹੀਂ ਪੁਰਾਣੇ ਦੇ ਹੱਥ ਕੋਈ ਗੱਲ ਹੀ ਨਹੀਂ ਸਭ ਹਵਾ 'ਚ ਬਣਾਈ ਹੋਈਆਂ ਗੱਲਾਂ ਨੇ ਝੂਠ ਬੋਲੇ ਹੋਏ ਮੈਂ ਜਿੱਥੇ ਜਾਏ ਵੇ ਮੇਰਾ ਜਿੱਥੇ ਜਾਏ ਸਤਿਗੁਰੂ ਸੋਤ ਨਾਲੇ ਤਹਿਲ ਮਹਿਲ ਤਖਤ ਮਹਿਲ ਤੇ ਹੁੰਦਾ ਮਹਿਲ ਕਿੱਥੇ ਹੁੰਦਾ ਮਹਿਲ ਹੁੰਦਾ ਹਿਰਦਾ ਮਹੱਲਾ ਪਹਿਲਾ ਗੁਰੂ ਨਾਨਕ ਬਿਨਾ ਮਹਿਲ ਤੇ ਸੀ ਮਹਿਲ ਤਖਤ ਤੇ ਸੀ ਛੇਵੇਂ ਪਾਸ਼ਾ ਤੋਂ ਪਹਿਲਾਂ ਕੋਈ ਤਖਤ ਤੇ ਨਹੀਂ ਬੈਠਿਆ ਪੰਜੇ ਗੁਰੂ ਖਾਲੀ ਦੇ ਤਖਤ ਤੋਂ ਤਖਤ ਬਾਹਰ ਤਖਤ ਗਲਾ ਕਿੱਥੇ ਜਾਊਗਾ ਪੰਕਤੀ ਸਾਰੇ ਭਗਤ ਸਾਰੇ ਤਖਤਾਂ ਤੇ ਬੈਠੇ ਨੇ ਮਹੱਲਾ ਹੈ ਮਹਿਲ ਜਿੱਥੇ ਹੁੰਦਾ ਤਖਤ ਉੱਥੇ ਹੁੰਦਾ ਮਹਿਲ ਹੋਣਾ ਚਾਹੀਦਾ ਤਖਤ ਤਾਂ ਚਾਹੇ ਜੋ ਮਰਜ਼ੀ ਹੋਵੇ ਤਖਤੇ ਹੈ ਤਖਤ ਕੋਈ ਜ਼ਿਆਦਾ ਕੀਮਤੀ ਦੀ ਲੋੜ ਨਹੀਂ ਹੁੰਦੀ ਜਿੱਥੇ ਰਾਜਾ ਬੈਠਾ ਉਹੀ ਤਖਤ ਹੈ ਚਾਹੇ ਧਰਤੀ ਦੇ ਬਹਿ ਜਵੇ ਸ਼ਕਤੀਆਂ ਦਾ ਰਾਜੇ ਚ ਨੇ ਕਤਾਖਤ ਦੇ ਵਿੱਚ ਨੇ ਸ਼ਕਤੀਆਂ ਨਾ ਉਹਦੇ ਤਾਜ ਵਿੱਚ ਸ਼ਕਤੀ ਹੈ ਨਾ ਉਹਦੀ ਤਲਵਾਰ 'ਚ ਸ਼ਕਤੀ ਹੈ ਨਾ ਉਹਦੇ ਆਸਣ ਦੇ ਜਿੱਥੇ ਬੈਠਾ ਉਹਦੇ ਸ਼ਕਤੀ ਹੈ ਸ਼ਕਤੀ ਹੈ ਰਾਜੇ ਦੀ ਆਵਾਜ਼ 'ਚ ਸ਼ਕਤੀ ਹੈ ਰਾਜੇ ਦੇ ਬੋਲ 'ਚ ਸ਼ਕਤੀ ਹੈ ਰਾਜੇ ਦੇ ਹੁਕਮ 'ਚ ਸ਼ਕਤੀਆ ਰਾਜੇ ਦੇ ਫਰਮਾਨ ਚ ਜੋ ਨਾਨਕ ਨੇ ਫਰਮਾਨ ਕੀਤਾ ਫਰਮਾਇਆ ਹੈ ਭਗਤਾਂ ਨੇ ਫਰਮਾਇਆ ਉਹੀ ਸ਼ਕਤੀ ਹੈ ਉਹ ਸ਼ਕਤੀ ਗਲਦੀ ਜਿੱਥੋਂ ਫਰਮਾਨ ਜਾਰੀ ਹੋਇਆ ਉਹ ਤਖਤ ਸੀ ਜਿੱਥੋਂ ਫਰਮਾਨ ਜਾਰੀ ਹੋਇਆ ਉਹ ਤਖਤ ਸੀ ਜਿੱਥੇ ਬੈਠ ਕੇ ਬਾਣੀ ਉਚਾਰਨ ਕੀਤੀ ਉਹੀ ਤਖਤ ਸੀ ਇਹਨਾਂ ਨੂੰ ਕੌਣ ਦੱਸੇ ਤਖਤ ਕੀ ਹੁੰਦਾ ਮਾਇਆਧਾਰੀਆਂ ਨੂੰ ਇਹ ਸਭ ਮਾਇਆਧਾਰੀ ਨੇ ਅੰਨੇ ਬੋਲੇ ਨੇ ਜਦ ਤਖਤ ਬਾਇ ਤਖਤ ਤੇ ਕੇ ਲੈ ਕੇ ਛੇਵੇਂ ਪਾਸ਼ਾ ਨੇ ਤਾਂ ਬਣੀ ਨਹੀਂ ਵਿਚਾਰੀ ਗੁਰਬਾਣੀ ਜਾਣਨ ਨਹੀਂ ਕੀਤੀ ਉਹਨਾਂ ਨੇ ਇਹ ਮਾਇਆ ਧਾਰੀ ਵਾਲਾ ਤਖਤ ਮੈਂ ਜਨ ਕੀਤਾ ਨੇ ਵੀ ਉਹਨਾਂ ਲੜਾਈਆਂ ਲੜੀਆਂ ਨੇ ਸਰਪਾਨ ਪਾਈ ਹੈ ਮਾਇਆ ਧਾਰੀ ਨੇ ਗੁਰਬਾਣੀ ਦਾ ਤਖਤ ਹੋਰ ਹੈ ਟਹਿਲ ਮਹਿਲ ਤਾਕੋ ਮਿਲੈ ਤਾਕੋ ਮਿਲੈ ਕੋ ਸਾਧ ਕਿਰਪਾਲ ਕੋ ਸਾਧ ਕਿਰਪਾਲ ਕਿੱਥੇ ਸਾਧ ਕਿੱਥੇ ਰਾਜਾ ਕਿਰਪਾ ਸਾਧ ਦੀ ਹੈ ਤਗਦ ਰਾਜਾ ਮਿਲ ਟਹਿਲ ਮਹਿਲ ਨੂੰ ਮਿਲਦੀ ਹੈ ਮਨ ਨੂੰ ਟਹਿਲ ਮਹਿਲ ਮਿਲਦੀ ਹੈ ਮਹਿਲ ਦੀ ਟਹਿਲ ਮਿਲਦੀ ਹੈ ਮਨ ਦਾਸ ਹੈ ਨਾ ਮਨ ਦਾਸ ਹੈ ਮਨ ਨੂੰ ਟਹਿਲ ਮਹਿਲ ਦੀ ਟਹਿਲੇ ਮਿਲਦੀ ਹੈ ਕਿ ਉਹ ਤੇ ਬੋਲਦਾ ਕੌਣ ਹੈ ਬੋਲਣ ਦਾ ਸਤਿਗੁਰ ਹੈ ਨਾ ਟਹਿਲ ਮਹਿਲ ਤਾਕੋ ਮਿਲੇ ਜਾਂ ਕੋ ਸਾਧ ਕਿਰਪਾਲ ਸਾਧ ਕਿਰਪਾਲ ਸਾਧ ਕਿਰਪਾਲ ਹੋਇਆ ਤੇ ਇਹਨੂੰ ਅੰਦਰ ਬਾੜ ਲਿਆ ਮਨ ਨੂੰ ਮਨ ਨੂੰ ਐਂਟਰੀ ਦੇਤੀ ਮਹਿਲ ਦੇ ਵਿੱਚ ਹੂੰ ਸਾਧੂ ਸੰਗਤ ਤੋ ਵਸੈ ਜੋ ਆਪਨ ਹੋਏ ਦਿਆ ਸਾਧੂ ਸੰਗਤ ਦੇ ਵਿੱਚ ਤਾਂ ਵਸਦਾ ਮਨ ਜਾ ਕੇ ਜੋ ਆਪਨ ਹੋਏ ਦਿਆ ਜੇ ਆਪਣੇ ਤੇ ਆਪ ਦਿਆਲ ਹੋਵੇ ਆਪਣਾ ਨਫਾ ਨੁਕਸਾਨ ਆਪ ਸੋਚੇ ਜੇ ਮਨ ਜਿੱਦਣ ਆਪਣੇ ਆਪ ਤੇ ਆਪ ਦਿਆਲ ਹੋਊਗਾ ਦਿਨ ਇਹਨੇ ਬਾਣੀ ਮੰਨਣੀ ਹੈ ਗੁਰਬਾਣੀ ਨਹੀਂ ਮੰਨਣੀ ਉਹ ਨਹੀਂ ਜਿੰਨਾ ਚਿਰ ਇਹਨੂੰ ਨਫਾ ਨੁਕਸਾਨ ਆਪਣਾ ਆਪਣੇ ਤੇ ਨਹੀਂ ਕਿਰਪਾ ਆਪਣੀ ਕਰਦਾ ਮੇਰਾ ਜਨਮ ਜਾ ਰਿਹਾ ਹੈ ਵਿਅਰਥ ਉਹਨਾਂ ਚਿਰ ਇਹਨੂੰ ਕੋਈ ਨਹੀਂ ਮਨਾ ਸਕਦਾ ਗੁਰਬਾਣੀ ਨਹੀਂ ਕੋਈ ਮਨਾ ਸਕਦਾ ਕਿਸੇ ਨੂੰ ਮਨ ਬਾਗੀ ਹੈ ਬਾਗੀ ਆਪੇ ਮੰਨਦਾ ਹੁੰਦਾ ਦੁਖੀ ਹੋ ਕੇ ਮੰਨਦਾ ਦੁਖੀ ਹੋਏ ਬਣਾ ਮੰਨਦਾ ਜੇ ਬਾਕੀ ਦੁਖੀ ਹੁੰਦੇ ਨੇ ਫਿਰ ਕਹਿੰਦੇ ਨੇ ਗੱਲਬਾਤ ਕਰ ਲੋ ਸਾਡੇ ਦੁਖੀ ਹੋ ਕੇ ਛੱਡ ਦਿੰਦੇ ਨੇ ਦੁਖੀ ਹੋ ਕੇ ਸਰੈਂਡਰ ਕਰ ਦਿੰਦੇ ਨੇ ਦੁਖੀ ਹੋ ਕੇ ਹੀ ਉਹ ਗੱਲਬਾਤ ਸਿੱਧੇ ਰਸਤੇ ਹੁੰਦੇ ਇਸ ਕਰਕੇ ਦੁੱਖ ਮਨ ਨੂੰ ਕਿਉਂ ਦਿੱਤੇ ਹੋਏ ਨੇ ਦੁੱਖ दारू ਕਿਹਾ ਹੈ ਇਹਨੂੰ ਇਹਦੇ ਤੇ ਸਿੱਧੇ ਰਸਤੇ ਪਾਉਣ ਦਾ ਖਾਤਰ ਨੇ ਦੁੱਖ ਦਿੱਤੇ ਸਿੱਖਾਂ ਦੇ ਜੋ ਮੁਸੀਬਤਾਂ ਹੁਣ ਤੱਕ ਆਈਆਂ ਨੇ ਇਹਨਾਂ ਨੂੰ ਜਗਾਉਣ ਵਾਸਤੇ ਇਹਨਾਂ ਵੀ ਬੰਦੇ ਬਣ ਜਾਓ ਬੰਦੇ ਇਹ ਰਾਜ ਨਹੀਂ ਮਿਲਣਾ ਇਹ ਰਾਜ ਨਰਕ ਦਾ ਦੁਆਰਾ ਨਰਕ ਹੋਰ ਦਾ ਦੁਆਰਾ ਜਿਹੜਾ ਰਾਜ ਇਹ ਭਾਲਦੇ ਨੇ ਨਾ ਉਹ ਤਾਂ ਨਰਕ ਹੋਰ ਦਾ ਦੁਆਰਾ ਲਿਖਿਆ ਗੁਰਬਾਣੀ 'ਚ ਜੀ ਜੇ ਹੈਬਰ ਗੈਬਰ ਕੋੜੇ ਹਾਥੀ ਕਨਕ ਨਹੀਂ ਹੈਬਰ ਗੈਬਰ ਉਹ ਤਾਂ ਨਰਕ ਹੋਰ ਦਾ ਦੁਆਰਾ ਰਣਜੀਤ ਸਿੰਘ ਨਹੀਂ ਨਰਕਾਂ 'ਚ ਉਹ ਰਣਜੀਤ ਸਿੰਘ ਸੀ ਨਰਕਾਂ 'ਚ ਗਿਆ ਉਹ ਉਹ ਐਵਰ ਗੈਵਰ ਨਾਲ ਗਿਆ ਨਰਕਾਂ 'ਚ ਜਿਨ੍ਹਾਂ ਨੇ ਰਾਜ ਕੀਤਾ ਨਰਕਾਂ 'ਚ ਜਾਂਦੇ ਹੁੰਦੇ ਨੇ ਉਹ ਇੱਕ ਹੁਣ ਤਾਂ ਨਹੀਂ ਕਹਿੰਦਾ ਰਣਜੀਤ ਸਿੰਘ ਖਾਲਸੇ ਦਾ ਰਾਜ ਸੀ ਹੁਣ ਕਿਉਂ ਨਹੀਂ ਕਹਿੰਦੇ ਪਤਾ ਲੱਗ ਗਿਆ ਜਿਹੜਾ ਝੂਠ ਸੀ ਉਹ ਲਗਾ ਹੋ ਗਿਆ ਰਾਜ ਰਣਜੀਤ ਸਿੰਘ ਦਾ ਹੋਵੇ ਮੂਰਤੀਆਂ ਗੁਰਦੁਆਰੇ ਜਾ ਜਾਣ ਹਰਮੰਦਰ ਸਾਹਿਬ ਦੀ ਮੂਰਤੀਆਂ ਜਾਣ ਮੂਰਤੀਆਂ ਲੈ ਆਵੇ ਉੱਥੇ ਨਰਕੇ ਜੇ ਜਾਊ ਹੋਰ ਕਿੱਥੇ ਜਾਊਗਾ ਜਿਹੜੇ ਰਣਜੀਤ ਸਿੰਘ ਨੂੰ ਸਿੱਖ ਬੰਦੇ ਨੇ ਆਪ ਹੀ ਸਿੱਖ ਨਹੀਂ ਆਣ ਕਿਉਂਕਿ ਉਹ ਜੇ ਸਿੱਖ ਬਣਨਾ ਚਾਹੁੰਦਾ ਰਣਜੀਤ ਸਿੰਘ ਵਰਗੇ ਉਹ ਤਾਂ ਸਿੱਖ ਨਹੀਂ ਸੀ ਜਿੰਨਾ ਸਿੱਖੀ ਦਾ ਨੁਕਸਾਨ ਰਣਜੀਤ ਸਿੰਘ ਦੇ ਜ਼ਮਾਨੇ 'ਚ ਹੋਇਆ ਆ ਹੁਣ ਉਸੇ ਦਾ ਬੇੜਾ ਕਰ ਕੀਤਾ ਹੁਣ ਤੱਕ ਉਦੋਂ ਬਾਅਦ ਤਾਂ ਥੋੜੀ ਜੀ ਚੰਗੀ ਹੋਈ ਹੈ ਚੰਗਾ ਪੀੜ ਆਇਆ ਥੋੜਾ ਜਿਹਾ ਚੰਗਾ ਆਇਆ ਸੀ ਜਦ ਗੁਰਦੁਆਰੇ ਆਜ਼ਾਦ ਕਰਾਏ ਨੇ ਉਹਦੇ ਬਾਅਦ ਫਿਰ ਇਹਨਾਂ ਨੇ ਅਕਾਲੀਆਂ ਨੇ ਕਰਤਾ ਹੁਣ ਉਦੋਂ ਵੀ ਗਾਂ ਪਛਾਤੀ ਗੱਲ ਉਦੋਂ ਵੀ ਗਾਂ ਪਛਾਤੀ ਗੱਲ ਹੁਣ ਉਸ ਟਾਈਮ ਨਾਲ ਵੀ ਗਾਂ ਪਛਾਤੀ ਗੱਲ ਇੰਨਾ ਮਿਸਯੂਜ਼ ਗੁਰਦਾਰੇ ਦੇ ਜਿਹੜਾ ਸੀ ਫੰਡ ਉਹਦਾ ਨਹੀਂ ਸੀ ਹੁੰਦਾ ਬੁਰੀ ਤਰ੍ਹਾਂ ਨਾਲ ਇਸਤੇਮਾਲ ਜਿੰਨਾ ਹੁਣ ਹੁੰਦਾ ਉਹਨਾਂ ਨਹੀਂ ਜਿੰਨਾ ਪਿੱਛੇ ਤਾਂ ਲੋਕ ਡਰਦੇ ਤੇ ਬੋਲਦੇ ਪੈਸੇ 60 70 ਸਾਲ ਪਹਿਲਾਂ ਲੋਕ ਡਰਦੇ ਸੀ 60 ਸਾਲ ਪਹਿਲਾਂ ਹੁਣ ਕੋਈ ਡਰਦਾ ਹੀ ਨਹੀਂ ਉਦੋਂ ਤੱਕ ਲੋਕ ਡਰਦੇ ਸੀ 50 ਸਾਲ ਤੋਂ ਪਹਿਲਾਂ ਪਹਿਲਾਂ ਵੀ ਡਰਦੇ ਸੀ ਹੁਣ ਕੋਈ ਡਰਦਾ ਹੀ ਨਹੀਂ ਟੋਏ ਟਾਹੇ ਬਹੁ ਭਵਨ ਬਿਨ ਨਾਮੇ ਸੁਖ ਨਹੀਂ ਟੋਏ ਟਾਹੇ ਬਹੁ ਭਵਨ ਬੜੇ ਅਸੀਂ ਹਿਰਦਿਆਂ 'ਚ ਜਾ ਕੇ ਟੋਕੇ ਦੇਖੇ ਲੋਕਾਂ ਨਾਲ ਗੱਲਾਂ ਕਰਕੇ ਹਰ ਭਵਨ ਕਿਹੜੇ ਟੋਣੇ ਸੀ ਬਾਹਰ ਥੋੜੀ ਟੋਣੇ ਸੀ ਭਵਨ ਬਾਹਰ ਭਵਨ ਨੂੰ ਤੁਸੀਂ ਕਿਵੇਂ ਟੋਲੋਗੇ ਉਹ ਜਿਹੜੇ ਬੜੇ ਬੜੇ ਸੰਤ ਬੈਠੇ ਨੇ ਨਾ ਬਣਾਈ ਭਵਨ ਉਹ ਭਵਨ ਨੇ ਉਹਨਾਂ ਦੇ ਬਣਾਏ ਹੋਏ ਮਹਿਲ ਨਹੀਂ ਕਹਿੰਦੇ ਭਵਨ ਕਹਿੰਦੇ ਹੁੰਦੇ ਨੇ ਸੰਤ ਆਪਣੇ ਹਿਰਦੇ ਨੂੰ ਭਵਨ ਕਹਿੰਦੇ ਨੇ ਗੁਰੂ ਨੇ ਮਹਿਲ ਕਿਹਾ ਹੋਇਆ ਭਗਤਾਂ ਨੇ ਮਹਿਲ ਕਿਹਾ ਹੋਇਆ ਭਵਨ ਕਹਿੰਦੇ ਨੇ ਭਵਨੇ ਬਣਾਉਂਦੇ ਨੇ ਭਵਨ ਜਿਹੜਾ ਲਫ਼ਜ਼ ਹੈ ਭਵ ਸਾਗਰ ਤੇ ਹੁੰਦਾ ਘੁੰਮਣ ਘਰੀ ਤੇ ਹੁੰਦਾ ਜੀ ਭਵ ਸਾਗਰ ਦੇ ਬਾਹਰ ਨਹੀਂ ਹੁੰਦਾ ਭਵਨ ਮਹਿਰ ਭਵ ਸਾਗਰ ਦੇ ਬਾਹਰ ਹੁੰਦਾ ਮਹਿਲ ਹੁੰਦਾ ਦਾ ਭਵ ਸਾਗਰ ਦੇ ਵਿੱਚ ਆ ਪਰ ਮਹਿਲ ਦੇ ਅੰਦਰ ਭਵ ਸਾਗਰ ਨਹੀਂ ਹੁੰਦਾ ਬਾਹਰ-ਬਾਹਰ ਹੁੰਦਾ ਜਿਵੇਂ ਸਮੁੰਦਰ 'ਚ ਕੋਈ ਟਾਪੂ ਹੋਵੇ ਟਾਪੂ ਖੜਾ ਹੈ ਸਮੁੰਦਰ ਦਾ ਪਾਣੀ ਛੱਤਾ ਮਾਰਦਾ ਹੈ ਉਹਦਾ ਖੜਾ ਹੀ ਹੈ ਨਾ ਸਮੁੰਦਰ 'ਚ ਕੋਈ ਪਹਾੜ ਹੈ ਖੜਾ ਹੈ ਪਾਣੀ ਪੈਣ ਲੱਗ ਗਿਆ ਉਹਦੇ ਪਿੱਛੇ ਮੁੜ ਜਾਂਦੇ ਜਿਹੜੇ ਭਵਨ ਹੁੰਦੇ ਨੇ ਪਾਣੀ ਦੇ ਤੈਰਦੇ ਹੁੰਦੇ ਨੇ ਉਹ ਪਾਣੀ ਦੇ ਤੈਰਦੇ ਹੁੰਦੇ ਨੇ ਉਟਮ ਬਣਾਏ ਹੋਏ ਹੁੰਦੇ ਨੇ ਹੋਰ ਤਰੀਕੇ ਦੇ ਹੁੰਦੇ ਉਹ ਤਾਂ ਹੀ ਬਹੁਤ ਬਹੁਤ ਹੀ ਸੰਤਾਂ ਨਾਲ ਹੀ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਅੰਦਰ ਟੋਕੇ ਦੇਖੇ ਨੇ ਵੀ ਉਹਨਾਂ ਦੇ ਅੰਦਰ ਕੀ ਹੈ ਵੀ ਕਿੰਨਾ ਸੱਚ ਹੈ ਉਹਨਾਂ ਦੇ ਅੰਦਰ ਕਿੰਨਾ ਗਿਆਨ ਹੈ ਹਾਂ ਬਿਨ ਨਾਮ ਹੈ ਸੁਖ ਨਾ ਹੈ ਨਾ ਸੋ ਕਿਸੇ ਕੋਲ ਨਹੀਂ ਹੈ ਕਿ ਨਾ ਹੈ ਨਹੀਂ ਸੀ ਉੱਥੇ ਨਾਮ ਹੈ ਨਹੀਂ ਸੀ ਸੁਖ ਹੈ ਨਹੀਂ ਸੀ ਜਿੱਥੇ ਕਹਿੰਦੇ ਨਾਮ ਵਾਲਾ ਮੋਟਾ ਨਾਮ ਹੈ ਉੱਥੇ ਸੁਖ ਹੈ ਉਹਨਾਂ ਦੇ ਸੁਖ ਹੈ ਜਿੰਨਾ ਕਿ ਸੱਚ ਹੈ ਜਿੰਨਾ ਕਿ ਸੱਚ ਹੈ ਕਿਸੇ ਕੋਲ ਉਹਨਾਂ ਕੇ ਸੁਖ ਹੈ ਪਰ ਜਿੰਨੀ ਸੱਚ ਦੀ ਕਮੀ ਹੈ ਉੱਥੇ ਦੁੱਖ ਹੈ ਸੱਚ ਤੇ ਮੇਰਾ ਸੁਖ ਨਹੀਂ ਹੈ ਹੁਣ ਨਾਮ ਨੂੰ ਸੱਚ ਕਹਤਾ ਸਤ ਨਾਮ ਸਤ ਹੀ ਨਾਮ ਹੈ ਸਤ ਨਾਮ ਦਾ ਮਤਲਬ ਕੀ ਹੈ ਜੋ ਸੱਚ ਹੈ ਉਹੀ ਨਾਮ ਹੈ ਨਾਮ ਉਹ ਸੱਚ ਅੱਡ ਨਹੀਂ ਹਨ ਸੱਚਾ ਨਾਮ ਦੋ ਚੀਜ਼ਾਂ ਨਹੀਂ ਹਨ ਅੱਡ ਨਹੀਂ ਹਨ ਨਾਮ ਸੱਚਾ ਸੱਚ ਨਾਮ ਬਸ ਸਤਨਾਮ ਦਾ ਮਤਲਬ ਇਹੀ ਹੈ ਇਹ ਆਏ ਗੱਲ ਲੋ ਸੱਚ ਦਾ ਗਿਆਨ ਫਿਰ ਵੀ ਕੋਈ ਗੱਲ ਫਿਰ ਵੀ ਕੋਈ ਗੱਲ ਹੈ ਸੱਚ ਵਸਤੂ ਦਾ ਗਿਆਨ ਹੈ ਜਿਹੜਾ ਉਹ ਵੀ ਕੋਈ ਗੱਲ ਹੈ ਫਿਰ ਵੀ ਕੋਈ ਗੱਲ ਜੇ ਨਾਮ ਦਾ ਅਰਥ ਅਸੀਂ ਗਿਆਨ ਰੱਖਾਂਗੇ ਤਾਂ ਵੀ ਉਹੀ ਗੱਲ ਹੋਣੀ ਸੱਚ ਹੀ ਨਾਮ ਹੈ ਨਾਮ ਹੀ ਸੱਚ ਹੈ ਹੂੰ ਤਰੈ ਜਾਮ ਕੇ ਦੂਤ ਤਹਿ ਜੋ ਸਾਧੂ ਸੰਗ ਸਮਾਹੇ ਤਰੈ ਜਾਮ ਕੇ ਦੂਤ ਹੈ ਉਹ ਜਿਹੜਾ ਜੋ ਸਾਧੂ ਸੰਗ ਸਮਾਏ ਜਿਹੜਾ ਵਿਅਕਤੀ ਜਾ ਕੇ ਸਰੀਰ ਚੋਂ ਨਿਕਲ ਕੇ ਤਿਰਕੁਟੀ ਚੋਂ ਛੱਡ ਕੇ ਸਰੀਰ ਨੂੰ ਜਿਹੜਾ ਫਲ ਦਰਖਤ ਨੂੰ ਛੱਡ ਦਿੰਦਾ ਹੈ ਪੱਕ ਕੇ ਔਰ ਉਹਨੂੰ ਮਾਲੀ ਲੈ ਕੇ ਫਲ ਨੂੰ ਲਿਜਾ ਕੇ ਰੱਖ ਲੈਂਦਾ ਆਪਣੇ ਸਾਹਮਣੇ ਕੇ ਕਿਤੇ ਉਹ ਪੰਛੀਆਂ ਦੀ ਜਿਹੜੀ ਹੈ ਨਾ ਖਤਰੇ ਤੋਂ ਪਰੇ ਹੋ ਜਾਂਦੀ ਕੋਈ ਪੰਛੀ ਨੂੰ ਟੁੱਕ ਨਹੀਂ ਸਕਦਾ ਖਾ ਨਹੀਂ ਸਕਦਾ ਉਹ ਖਤਰੇ ਤੋਂ ਪਰੇ ਚਲਾ ਗਿਆ ਬਾਗ ਦੇ ਮਾਲੀ ਨੇ ਉਹਨੂੰ ਲੈ ਕੇ ਰਾਜੇ ਨੂੰ ਦਿੱਤਾ ਉਹ ਸੇਵ ਹੋ ਗਿਆ ਫਲ ਜਿੰਨਾ ਜਰ ਲੱਗਿਆ ਹੋਇਆ ਡਾਰ ਨੂੰ ਨਜ਼ਰ ਖਤਰਾ ਕੋਈ ਤੋਤਾ ਟੁੱਕ ਸਕਦਾ ਕੋਈ ਕੌਣ ਠੋਮ ਮਾਰ ਸਕਦਾ ਹੈ ਬਾ ਜਦੋਂ ਤਿਰਕੁਟੀ ਛੜਤੀ ਸਰੀਰ ਛੜਤਾ ਇਹ ਜੰਮ ਕੇ ਦੂਤ ਉਹਨਾਂ ਜਿਹੜੇ ਨਿਗਾਹ ਰੱਖਦੇ ਨੇ ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਆ ਮਨ ਜੀਵ ਜਾਂ ਸਰੀਰ ਨੂੰ ਛੱਡ ਦਿੰਦਾ ਨਾ ਜਿਉਂਦਾ ਹੀ ਅਸਲ 'ਚ ਸਰੀਰ ਤੱਕ ਹੀ ਜੀਵਤ ਨੇ ਸਰੀਰ ਤੱਕ ਉਹਨਾਂ ਦੀ ਅਪਰੋਚ ਹੈ ਹੋਰ ਕੋਈ ਨਹੀਂ ਆਤਮਾ ਨਾਲ ਉਹਨਾਂ ਦਾ ਜਮ ਨਾਲ ਕੋਈ ਸੰਬੰਧ ਨਹੀਂ ਮੱਛੀ ਹੈ ਫੜਦੇ ਆ ਜਾਲ 'ਚ ਮੱਛੀ ਦਾ ਸਰੀਰ ਹੈ ਜਾਲ 'ਚ ਜੇ ਆਤਮਾ ਮਰ ਜਾਂਦੀ ਹੈ ਚਾਹੇ ਵੀ ਨਾਲ ਕਹੇ ਜਾਈ ਹੋਵੇ ਆਤਮਾ ਨਾਲ ਰਗੜ ਜਾਂਦੀ ਹੈ ਸਰੀਰ ਹੈ ਫਸਦਾ ਆਤਮਾ ਦਾ ਫਸਦੀ ਨਹੀਂ ਆਦਮੀ ਦਾ ਸਰੀਰ ਨੂੰ ਹੱਥਕੜੀ ਪੈਂਦੀ ਹੈ ਆਤਮਾ ਨੂੰ ਤਾਂ ਪੈਂਦੀ ਨਹੀਂ ਇਹ ਜਮ ਹੁੰਦੇ ਨੇ ਸਰੀਰ ਤੱਕ ਸੀਮਤ ਨੇ ਜਿਹੜਾ ਸਾਧੂ ਸੰਗ ਸਮਾ ਗਿਆ ਜਾ ਕੇ ਆਪਣੇ ਮੂਲ ਸਾਧੂ ਦਾ ਮਤਲਬ ਆਪਣਾ ਮੂਲ ਆਪਣਾ ਮੂਲ ਸਾਧੂ ਹੈ ਇਹ ਅਸਾਧੂ ਤਾਂ ਬਣ ਗਿਆ ਆਪਣੇ ਮੂਲ ਨੂੰ ਛੱਡਿਆ ਆ ਜਿੰਨਾ ਚਿਰ ਇਹਨੇ ਆਪਣਾ ਮੂਲ ਛੱਡਿਆ ਹੈ ਉਹਨਾਂ ਚਿਰ ਅਸਾਧੂ ਹੈ ਉਹਨਾਂ ਚਿਰ ਅਸੰਤ ਹੈ ਜਦ ਆਪਣੇ ਮੂਲ ਨਾਲ ਫੇਰ ਜੁੜ ਗਿਆ ਫਿਰ ਸਾਧੂ ਵੀ ਹੈ ਸੰਤ ਵੀ ਹੈ ਜਿਹੜਾ ਸਾਧੂ ਦੇ ਨਾਲ ਸਮਾ ਗਿਆ ਫਿਰ ਇੱਕ ਹੋ ਜਾਂਦਾ ਹੈ ਇੱਕ ਦੇ ਨੇੜੇ ਜਾਊਗਾ ਦੂਤ ਕਿਵੇਂ ਆ ਜੂ ਇੱਕ ਸਭ ਤੋਂ ਸੁਪਰੀਮ ਪਾਵਰ ਹੈ ਇੱਕ ਦੇ ਉੱਤੇ ਕੋਈ ਨਹੀਂ ਇੱਕ ਦੇ ਉੱਤੇ ਸਿਰਫ ਕੀ ਹੈ ਇੱਕ ਦੇ ਉੱਤੇ ਕੀ ਹੈ ਇੱਕ ਦੇ ਉੱਤੇ ਵੀ ਹੈ ਇੱਕ ਦੇ ਉੱਤੇ ਹੁਕਮ ਹੈ ਸਰ ਹੋਰ ਕੁਝ ਨਹੀਂ ਇੱਕ ਦੇ ਉੱਤੇ ਹੁਕਮ ਹੈ ਹੁਕਮ ਹੈ ਅੰਦਰ ਸਭ ਕੋ ਔਰ ਇੱਕ ਹੀ ਜਿਹੜਾ ਸਾਫ ਸੂਤ ਹੈ ਉਹੀ ਹੁਕਮ ਮੰਨਦਾ ਹੈ ਤਾਂ ਹੁਕਮ ਮੰਨਦਾ ਵੀ ਨਹੀਂ ਹੈ ਜਿੰਨਾ ਚਿਰ ਇੱਕ ਨਹੀਂ ਬਣਦਾ ਉਹਨਾਂ ਚਿਰ ਹੁਕਮ ਨਹੀਂ ਮੰਨਦਾ ਬੀਸ ਵਿੱਚ ਹੁਕਮ ਨਹੀਂ ਮੰਨਦਾ ਹੁਕਮ ਹੈ ਇੱਕ ਮੰਨਦਾ ਹੈ ਸਾਫ ਸੂਤ ਹੋ ਕੇ ਹੁਕਮ ਮੰਨਦਾ ਪਹਿਲਾਂ ਹੁਕਮ ਨਹੀਂ ਮੰਨਦਾ ਉਹਨਾਂ ਚਿਰ ਸਲਾਹ ਮੰਨਾ ਕਰਾ ਮੰਨਾ ਮੰਨਾ ਕਰਾ ਮੰਨਾ ਹੁਕਮ ਕੀ ਇਹ ਹੁਕਮ ਇਹਨਾਂ ਦਾ ਆਪਣਾ ਹੀ ਆ ਸਾਰਿਆਂ ਦਾ ਪਾਰਲੀਮੈਂਟ ਨੇ ਕੋਈ ਬਣਾਇਆ ਨਿਯਮ ਸਾਰੇ ਇੱਕ ਇੱਕ ਦੇ ਸ਼ਬਦ ਸੂਰਤ ਨੇ ਉਹਨਾਂ ਨੇ ਜੋ ਆਪਣੇ ਹੁਕਮ ਬਣਾਇਆ ਉਹਦੇ ਵਧੇ ਨੇ ਸਾਰੇ ਆਪਣਾ ਜੋ ਉਹਨਾਂ ਨੇ ਬਣਾਇਆ ਹੈ ਇੱਛਾ ਉਹਨਾਂ ਦੀ ਆਪਣੀ ਇੱਛਾ ਹੈ ਉਹਨਾਂ ਦੀ ਇੱਛਾ ਦਾ ਦੀ ਹੁਕਮ ਕੀ ਹੈ ਪਾਣਾ ਸਭ ਕੁਝ ਵਰਤੇ ਤੇਰਾ ਉਹ ਇੱਕ ਦਾ ਹੀ ਪਾਣਾ ਇੱਕ ਦਾ ਪਾਣਾ ਹੈ ਇੱਕ ਦਾ ਪਾਣਾ ਹੀ ਹੈ ਸਾਰਾ ਇੱਕੇ ਸਾਬਤਾਂ ਦਾ ਪਾਣਾ ਹੈ ਉਹ ਤਾਂ ਕਹਿੰਦੇ ਨੇ ਜੋ ਕੁਝ ਉਹ ਚਾਹੁੰਦਾ ਉਹ ਹੁੰਦਾ ਸਾਬ ਸੂਰਤਾਂ ਦਾ ਇੱਕ ਮਤ ਨੇ ਜਿੰਨੇ ਸਾਬਦ ਸੂਰਤ ਹੁੰਦੇ ਨੇ ਇੱਕ ਮਤ ਹੁੰਦੇ ਨੇ ਭਗਤ ਸਾਹਿਬ ਸੂਰਤ ਨੇ ਸਾਰੇ ਇੱਕ ਮਤ ਤਾਂ ਨੇ ਜਿੰਨਾ ਜਰੇ ਸਾਬਤ ਸੂਰਤ ਨਹੀਂ ਹੈ ਜਾ ਕਾ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾਏ ਉਦੋਂ ਤੱਕ ਹੁਕਮ ਨਾ ਕਵੇਂ ਜੁੜ ਜੂ ਖੁਦਾਏ ਤੇ ਹੁਕਮ ਦਾ ਨਾਮ ਖੁਦਾ ਹੁਕਮ ਨੂੰ ਕਿਹਾ ਹੈ ਅੱਲੋ ਵੀ ਹੁਕਮ ਨੂੰ ਕਿਹਾ ਹੈ ਅਬਲ ਅੱਲੋ ਨੂਰ ਪਾਇਆ ਕਿਨੇ ਪਾਇਆ ਹੁਕਮ ਨੇ ਪਾਇਆ ਅੱਲਾ ਰਾ ਅੱਲਾ ਹੰਤਾ ਕਿਆ ਕਹੂੰ ਕਹੂੰ ਤਾਂ ਕੋਪ ਕਰ ਅੱਲਾ ਹੀ ਹੈ ਹੁਕਮ ਕਿਉਂਕਿ ਹੁਕਮ ਨਾਲ ਹੀ ਸਾਡਾ ਸਾਹਮਣਾ ਮੱਥਾ ਹੋਣਾ ਸ਼ਬਦ ਨਾਲ ਦਰਸ਼ਨ ਹੋਣਾ ਸ਼ਬਦ ਨਾਲ ਸੁਰਤ ਦਾ ਸੰਪਰਕ ਹੋਣਾ ਜੋ ਤਾਂ ਆਪੇ ਹੈ ਸੁਰਤ ਜੋਤ ਦਾ ਸ਼ਬਦ ਨਾਲ ਸੰਪਰਕ ਹੋਣਾ ਦੋ ਚੀਜ਼ਾਂ ਨੇ ਜੋਤ ਹੋਰ ਚੀਜ਼ ਹੈ ਸ਼ਬਦ ਹੋਰ ਚੀਜ਼ ਹੈ ਸ਼ਬਦ ਸਾਰਿਆਂ ਦੀ ਸ਼ਕਤੀ ਹੈ ਜੋਤ ਦੀ ਗੱਲੇ ਦੀ ਹੈ ਸੁਰ ਸ਼ਬਦ ਦਾ ਹੀ ਮੇਲ ਹੋਣਾ ਸ਼ਬਦ ਲਹਿਰ ਦਾ ਨਾਮ ਹੈ ਸ਼ਬਦ ਲਹਿਰ ਦਾ ਨਾਮ ਹੈ ਸ਼ਕਤੀ ਲਹਿਰ ਵਿੱਚ ਲਹਿਰ ਕਿਸੇ ਚੀਜ਼ ਨੂੰ ਬਾਹਰੋਂ ਅੰਦਰ ਲੈ ਆਵੇ ਅੰਦਰੋਂ ਬਾਹਰ ਲੈ ਆਵੇ ਲਹਿਰ ਸਮੁੰਦਰ ਦੇ ਵਿੱਚ ਜਹਾਜ਼ਾਂ ਨੂੰ ਡੁਬੋ ਲਵੇ ਲਹਿਰ ਹੀ ਸ਼ਕਤੀ ਹੈ ਸਮੁੰਦਰ ਦੀ ਸਮੁੰਦਰ ਦੀ ਸ਼ਕਤੀ ਕੀ ਹੈ ਸਮੁੰਦਰ ਦੀ ਲਹਿਰ ਠੇਕਿਆ ਸਮੁੰਦਰ ਦਾ ਕੋਈ ਸ਼ਕਤੀ ਨਹੀਂ ਤਲੇ ਜਾਮ ਕੇ ਦੂਦ ਤਹਿ ਜੋ ਸਾਧੂ ਸੰਗ ਸਮਾ ਜਾਂਦਾ ਜੇ ਸਾਧੂ ਸੰਗ ਸਮਾ ਜਾਂਦਾ ਵੇ ਦੇ ਦੂਦ ਨੂੰ ਛੱਡ ਜਾਂਦੇ ਵੀ ਆਪਣੇ ਹੈ ਸਰੀਰ ਚਾਹੀਦਾ ਨੂੰ ਸਰੀਰ ਤਾਂ ਪਹਿਲੇ ਛੱਡ ਗਿਆ ਇਹ ਤਾਂ ਸਰਾਂ ਵਿੱਚ ਆਏ ਨੇ ਸਾਰੇ ਉਹਨਾਂ ਨੇ ਮੰਜਾ ਬਿਸਤਰਾ ਦਿੱਤਾ ਸਮਾਨ ਦਿੱਤਾ ਸਰਾਂ ਵਾਲੇ ਨੂੰ ਉਹ ਇਹ ਨਿਗਾਹ ਰੱਖਦੇ ਨੇ ਵੀ ਭਾਈ ਅਸਰਾਨ ਸਾਡਾ ਕੋਈ ਚੀਜ਼ ਨਾ ਲੈ ਜਾ ਗਲਾਸ ਕੌਲੀ ਨਾ ਲੈ ਜਾ ਤੇ ਉਹਨੇ ਪਹਿਲਾਂ ਹੀ ਜਦ ਤਾਂ ਉਹਨਾਂ ਨੂੰ ਸੰਭਾਲਦਾ ਵੀ ਆ ਭਾਈ ਤੁਸੀਂ ਚੱਕੋ ਆਪਣਾ ਉਹਨਾਂ ਨੇ ਉਹਦੀ ਕੀ ਨਿਗਾਹ ਰੱਖਣੀ ਉਹਦਾ ਕਮਰੇ ਨੂੰ ਜਿੰਦਾ ਲਾਈ ਫਿਰਦਾ ਸਮਾਨ ਘੜ ਲਓ ਆਪਣਾ ਜਿੰਦਾ ਲਾ ਲਓ ਚਾਬੀ ਲਓ ਤੁਸੀਂ ਇਹ ਆਪਣੀ ਉਹ ਤਾਂ ਪਹਿਲਾਂ ਹੀ ਹੋਰ ਘਰ ਚਲਿਆ ਗਿਆ ਉਹਨੇ ਸਨਾ ਬਦਲ ਲਈ ਫਰਾਂ ਦਾ ਕੋਚਰ ਰਿਹਾ ਫਿਰ ਉਹਨੂੰ ਮਹਿਲ ਦੀ ਜਗ੍ਹਾ ਮਿਲ ਗਈ ਰਾਜੇ ਦੇ ਉਹ ਕਹਿੰਦਾ ਮੈਂ ਤਾਂ ਮਹਿਲ 'ਚ ਰਿਹਾ ਕਰੂੰਗਾ ਤੁਸੀਂ ਆਪਣੀਆਂ ਫੜ ਲਓ ਉਹਦੇ ਫਿਰ ਹੁਣ ਉਹਦਾ ਕੀ ਧਿਆਨ ਰੱਖਣਗੇ ਉਹਨਾਂ ਜ਼ਮਾਨ ਤਾਂ ਪਹਿਲੇ ਉਹਨਾਂ ਹਵਾਲੇ ਕਰ ਗਿਆ ਮੇਰਾ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਤੇ ਕਿਆ ਲਾਗੇ ਮੇਰਾ ਉਸਰਾਂ ਵਾਲੇ ਉਹਦੇ ਕੀ ਨਿਗਾ ਰੱਖਣਗੇ ਬਈ ਜਮ ਕੇ ਦੂਤ ਜਮ ਕੇ ਦੂਤ ਉਹ ਚ ਨਿਗਾ ਰੱਖਦੇ ਸਾਡਾ ਨਾ ਕੁਛ ਲੈ ਜਾਏ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਨਾਸੇ ਕਦ ਕਦ ਕੇ ਕਹਿੰਦੇ ਬਾਰ ਬਾਰ ਜਾਉ ਸੰਤ ਸਦਕੇ ਸੰਤ ਦੇ ਬਾਰ ਬਾਰ ਸਦਕੇ ਜਾਈਏ ਕਿਉਂ ਨਾਨਕ ਕਹਿੰਦਾ ਬਹੁਤ ਦੇਰ ਪਹਿਲਾਂ ਹੀ ਪਾਪ ਨਾਸ ਕਰਦੇ ਪਹਿਲਾਂ ਹੀ ਜਾਬੀਆਂ ਫੜਾਤੀਆਂ ਉਹਨਾਂ ਨੂੰ ਜੀਵਨ ਰਹਿੰਦੇ ਹੀ ਜਾਬੀਆਂ ਫੜਾਤੀਆਂ ਕਿੰਨਾ ਜੀਵਨ ਰਹਿਣਾ ਸੀ ਪਹਿਲਾਂ ਹੀ ਫੜਾਤੀਆਂ ਜਾਬੀਆਂ ਨਾਨਕ ਦੇ ਕਿੰਨਾ ਚਿਰ ਪਹਿਲਾਂ ਹੀ ਪਾਪ ਨਾਸ ਹੋ ਗਏ ਬਚਪਨ ਜੇ ਹੋ ਗਏ ਕਿ ਤਾਂ ਇਹ ਹੁੰਦਾ ਨਾ ਵੀ ਮੇਰੀ ਉਮਰ ਦੇਖੋ ਨਾ ਉਧਰ ਲੈ ਕੀ ਕਹਿ ਰਿਹਾ ਹੈ ਕੋਈ ਕੀ ਕਹਿ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਬੂਦ ਜਲ ਕਾਰਨੇ ਜਾਤਕ ਦੁੱਖ ਪਾਵਾ ਗੁਰੂ ਇਹ ਹੈ ਵੀ ਮੇਰੇ ਸਾਥ ਪਤਾ ਨਹੀਂ ਕਦੋਂ ਨਿਕਲ ਜਾਏ ਮੈਨੂੰ ਛੇਤੀ ਮਿਲ ਜਾਏ ਨਾਨਕ ਨੇ ਕਦੇ ਹੀ ਸ਼ੰਕਾ ਕਰਤ ਨਹੀਂ ਕੀਤੀ ਬਾਣੀ ਪੜ ਲੋ ਨਾਨਕ ਦੀ ਕਿਤੇ ਸ਼ੰਕਾ ਨਹੀਂ ਹੈ ਸ਼ੰਕਾ ਤਾਂ ਉਹਨੂੰ ਜਿਹੜਾ ਲੱਗਦਾ ਵੀ ਮੈਂ ਲੇਟ ਹੋਣਾ ਵੀ ਪਤਾ ਨਹੀਂ ਕਦੋਂ ਟਾਈਮ ਹੋ ਜਾ ਘੜੀ ਨਹੀਂ ਦੇਖੀ ਜਾਂਦਾ ਜਿਹੜਾ ਵੀ ਪੇਪਰ ਰਹਿੰਦਾ ਹੈ ਘੜੀ ਕਿਤੇ ਵਿੱਚ ਰਹਿ ਨਾ ਜਾਵੇ ਥੋੜਾ ਬਹੁਤਾ ਨਾਨਕ ਦੇ ਦਾ ਕੱਢ ਕੇ ਬਾਸ ਬਣਾਸੇ ਗਏ ਪੰਜਵੇਂ ਪਾਸ਼ਾ ਤੇ ਤਾਂ ਕੱਢ ਕੇ ਪਾਪ ਬਣਾਸੇ ਗਏ ਇਹ ਗੱਲ ਗੁਰੂ ਹਰਦਾਸ ਨੇ ਨਹੀਂ ਕਹੀ ਉਹਨਾਂ ਨੂੰ ਫਿਰ ਆਇਆ ਨਾ ਉਹਨਾਂ ਨੂੰ ਗੁਰੂ ਅੰਗਦ ਨੇ ਨਹੀਂ ਕਹੀ ਇਹ ਗੱਲ ਬਾਕੀ ਸਾਰਿਆਂ ਦੇ ਲਾਗੂ ਹੈ ਬਚਪਨ ਚ ਹੋ ਗਿਆ ਜੀ ਨਾ ਹੂੰ